ਉਹਨਾਂ ਹੀ ਟਾਈਮ ਔਖਾ ਆਰਾਧਨਾ ਆਰਾਧਨਾ ਆਰਾਧਨ ਆਰਾਧਨ ਨਿਕਾ ਹਰ ਹਰ ਨਾਮ ਨਾਮ ਦੀ ਆਰਾਧਨ ਹੁੰਦੀ ਜਿਹੜਾ ਨਾਮ ਜਪਣਾ ਇਹ ਨਾਮ ਚੇਤਨ ਜਿਹਦੀ ਆਰਾਧਨ ਇਹ ਨਾਮ ਫਰਮਾਨ ਜਿਹਦੀ ਆਰਾਧਨ ਫਰਮਾਨ ਬਿਨਾਂ ਕੰਨਾਂ ਦੇ ਸੁਣਨ ਵਾਲੀ ਬਾਣੀ ਹੈ ਤੇ ਜਿਹਦੀ ਆਰਾਧਨ ਜਿਹੜਾ ਨਾਮ ਜਪਣਾ ਉਹ ਗੁਰਬਾਣੀ ਦੇ ਨਾਮ ਸੁਣਾਇਆ ਹੋਇਆ ਇਹ ਜਪ ਇਹ ਰੜਕਣ ਜਪਣ ਦਾ ਮਤਲਬ ਨਾ ਬਲੋੜ ਬਲੋਣਾ ਹਰਕਾ ਬਲੋੜ ਸਮਝੋ ਇਹ ਗੁਰਬਾਣੀ ਚ ਜਪਣਾ ਪਹਿਲੀ ਸਟੇਜ ਹੈ ਆਰਾਧਨਾ ਦੂਜੀ ਸਟੇਜ ਹੈ ਸ਼ਲੋਕ ਮਹਲਾ ਤੀਜਾ ਹਾਂ ਹੁਣ ਇਹ ਸੀ ਕਿ ਦੋ ਕਿਸਮ ਦੀ ਸ਼ਰਾਬ ਹੈ ਜਿਹੜਾ ਨਾਮ ਹੈ ਆਰਾਧਨਾ ਵਾਲਾ ਇਹ ਜਪਣ ਵਾਲਾ ਇਹ ਤਾਂ ਸੱਚ ਦੀ ਨਸ਼ਾ ਹੈ ਸੱਚ ਸਰਾ ਗੁਰਬਾਣੀ ਸੱਚ ਸਰਾ ਸੱਚ ਵੀ ਸ਼ਰਾਬ ਹੈ ਗੁੜ ਬਾਹਰ ਆਪਣਾ ਗੁੜ ਨਹੀਂ ਪੈਂਦਾ ਇਹ ਗੁੜ ਕਿਹੜਾ ਪੈਂਦਾ ਗੁਰ ਕੋ ਸ਼ਬਦ ਗੁੜ ਕੀਂਦ ਨੇ ਇਹ ਜੀ ਗੁਰੂ ਦਾ ਉਪਦੇਸ਼ ਗੁੜ ਪੈਂਦਾ ਸਤਗੁਰ ਦਾ ਜਿਹੜਾ ਉਪਦੇਸ਼ ਹੈ ਉਹ ਗੁੜ ਪੈਂਦਾ ਇਹਦੇ ਚ ਗੁਰ ਕੋ ਸ਼ਬਦ ਗੁੜ ਕੀਂਦ ਨੇ ਗੁੜ ਕੀਂਦ ਨੇ ਇਹ ਜੀ ਗੁਰੂ ਉਪਦੇਸ਼ ਹੈ ਜਿਹੜਾ ਇਹ ਗੁੜ ਦਾ ਕੰਮ ਕਰਦਾ ਗੁਰ ਕਰ ਗਿਆਨ ਧਿਆਨ ਕਰ ਮਊਆ ਕਰ ਕਰ ਨਹੀਂ ਕਸ ਜਾ ਬਸ ਇਹ ਨਹੀਂ ਬਹੁਤ ਹੈ ਗੁਰ ਗੁਰ ਕਰ ਗਿਆਨ ਜਿਹੜਾ ਇਹਦਾ ਗਿਆਨ ਹੈ ਗੁਰ ਹੈ ਧਿਆਨ ਕਰ ਮਊਆ ਮਊਆ ਕਿਹਨੂੰ ਕਹਿੰਦੇ ਮਊਆ ਫੜਦਾ ਨੋ ਨਹੀਂ ਹੈ ਇੱਥੇ ਜਿਹੜਾ ਮਊਆ ਫੜਿਆ ਉਹਨੂੰ ਗੁਰ ਕਹਿੰਦੇ ਨੇ ਪਰ ਮੈਨੂੰ ਇਹ ਬੋਲਣਾ ਪਿਆ ਤਾਂ ਕਿ ਫਿਰ ਭਲੇਖਾ ਪਊਗਾ ਲੋਕਾਂ ਨੂੰ ਹੋਰ ਮਹੂਆ ਪੇੜ ਦਾ ਨਾਮ ਜਿੱਥੋਂ ਗੁੜ ਪੈਦਾ ਹੁੰਦਾ ਜਿੱਥੋਂ ਮਹੂਆ ਫਲ ਪੈਦਾ ਹੁੰਦਾ ਫਲ ਨੂੰ ਗੁੜ ਕਹਿੰਦੇ ਨੇ ਜਿੱਥੇ ਮਹੂਆ ਪੈਦਾ ਹੁੰਦਾ ਨਾ ਫਲ ਅੱਛਾ ਉਹਨੂੰ ਗੁੜ ਕਹਿੰਦੇ ਨੇ ਉਹਨੂੰ ਕਹਿੰਦੇ ਨੇ ਖਜੂਰਾ ਵਰਗਾ ਹੁੰਦਾ ਉਹ ਥੈਲਿਆਂ ਜਾਂਦਾ ਗੁੜ ਹੁੰਦਾ ਉਹ ਉਹ ਚ ਗੁੜ ਬਣਦਾ ਉਹਦੀ ਸ਼ਰਾਬ ਬਣਦੀ ਹੈ ਉਹਨੂੰ ਗੁੜ ਕਹਿੰਦੇ ਨੇ ਉੱਥੇ ਉਸ ਇਲਾਕੇ 'ਚ ਇਹ ਜਿਹੜੇ ਗਿਆਨ ਨੇ ਗੁੜ ਜਿੱਥੋਂ ਇਹ ਆਇਆ ਹੈ ਬਿਰਜ ਤੋਂ ਉਹ ਬੂਹ ਹੈ ਧਿਆਨ ਕਰ ਮੂਹ ਹਾਂ ਧਿਆਨ ਉਸ ਦਾ ਕਰਨਾ ਜਿੱਥੋਂ ਪੈਦਾ ਹੋਇਆ ਗੁੜ ਜਿੱਥੋਂ ਗੁਰਬਾਣੀ ਆਈ ਹੈ ਧਿਆਨ ਉੱਥੇ ਲਾਉਣਾ ਇੱਥੇ ਨਹੀਂ ਧਿਆਨ ਲਾਉਣਾ ਇੱਥੇ ਧਿਆਨ ਲਾਵਾਂਗੇ ਫਿਰ ਗੁਰੂ ਗ੍ਰੰਥ ਨਾਲ ਧਿਆਨ ਲੱਗ ਜੂਗਾ ਤੁਹਾਡਾ ਇਹ ਗਲਤੀ ਕੀਤੀ ਹੋਈ ਇੱਥੇ ਧਿਆਨ ਬੂਹੇ ਦਾ ਕਰਨਾ ਜਿੱਥੋਂ ਪੈਦਾ ਹੋਇਆ ਹੈ ਜਿੱਥੇ ਵੇਦ ਬੜਾ ਕਿ ਜਹਾਂ ਤੇ ਆਇਆ ਜਿੱਥੋਂ ਆਇਆ ਉਹ ਬੜਾ ਹੈ ਇਹ ਨਹੀਂ ਬੜਾ ਉਹ ਚੇਤਨ ਹੈ ਜੜ ਹੈ ਵੇਦ ਬੜਾ ਕਿ ਜਹਾਂ ਤੇ ਆਇਆ ਤੀਰਥ ਬੜਾ ਘਰ ਦਾਸ ਗਹਣ ਚਲੀ ਗਈ ਗੱਲ ਜਿੱਥੋਂ ਪੈਦਾ ਹੋਇਆ ਗੁਰ ਧਿਆਨ ਕਰ ਮੂਹਾ ਧਿਆਨ ਕਰ ਮੂਹਾ ਇਹ ਜਿਹੜਾ ਕਹਿੰਦਾ ਤਾਂ ਗੱਲ ਹੁਣ ਗੱਲ ਉਲਟੀ ਹੋ ਜਾਣੀ ਉਲਟੀ ਸਮਝ ਆ ਜਾਣੀ ਸੀ ਬਹੁਆ ਉਹ ਹੈ ਜਿੱਥੋਂ ਬਾਣੀ ਆਈ ਹੈ ਜਿਹੜੀ ਬਾਣੀ ਤੋਂ ਇਹ ਬਾਣੀ ਗੁਰਬਾਣੀ ਬਣਾਈ ਹੈ ਬਿਨਾ ਕੰਨਾਂ ਦੇ ਸੁਣਨ ਵਾਲੀ ਬਾਣੀ ਹੈ ਜਿਹੜੀ ਉਹ ਬਹੂ ਹੈ ਇਹ ਗੁਰ ਹੈ ਕਰ ਕਰਨੀ ਕਸਬਾਈ ਗੁਰਬਾਣੀ ਕੋ ਇਹ ਗੁਰ ਕੋ ਸ਼ਬਦ ਹੈ ਉਹ ਸ਼ਬਦ ਗੁਰੂ ਹੈ ਸ਼ਬਦ ਗੁਰੂ ਔਰ ਗੁਰ ਕੋ ਸ਼ਬਦ ਦੋ ਅੱਡ ਅੱਡ ਨੇ ਸ਼ਬਦ ਗੁਰੂ ਬਿਨਾਂ ਤਾਂ ਕੰਨਾਂ ਸੁਣਨ ਵਾਲਾ ਗੁਰ ਅੰਦਰ ਹੈ ਨਾ ਆਪਣੇ ਇਹ ਅੰਦਰ ਵਾਲੇ ਨੇ ਬਣਾਈ ਹੈ ਆਪਣੇ ਸੁਣਨ ਵਾਸਤੇ ਉਹਨੂੰ ਜੋ ਮਿਲੀ ਹੈ ਹੋਰ ਸੀ ਪਰ ਉਹ ਮਿਲਿਆ ਸੀ ਪ੍ਰਥਮ ਮੱਖਣ ਉਹਦਾ ਮੱਖਣ ਸੀ ਉਹ ਮੂਹ ਹੈ ਸ਼ਲੋਕ ਮਹੱਲਾ ਤੀਜਾ ਇਹ ਤਾਂ ਦੂਧ ਹੈ ਪਾਛੇ ਦੂਧ ਕਰ ਕਰਨੀ ਦੱਸ ਪਾਈ ਹਾਂ ਨਹੀਂ ਨਹੀਂ ਨਹੀਂ ਕਰਨੀ ਦਾ ਮੰਨਣਾ ਉਹਨੂੰ ਕਰਨੀ ਕੀ ਹੈ ਗੁਰਬਾਣੀ ਨੂੰ ਮੰਨਣਾ ਆਰੋ ਤੇ ਚੱਲਣਾ ਕਸ ਕਸਬੂ ਜੇ ਮੰਨਣਾ ਹੀ ਨਹੀਂ ਤਾਂ ਮਿੱਠਾ ਪਾਣੀ ਰਹਿ ਜੂਗਾ ਫਿਰ ਕਸ ਮਤਲਬ ਕਸ ਹੁੰਦਾ ਹੈ ਰਸ ਤੋਂ ਕਸ ਬਣਦਾ ਗੁੜ ਘੋਲ ਕੇ ਰਸ ਬਣਦਾ ਜਦੋਂ ਚ ਸ਼ੁਰੂ ਹੋ ਜਾਂਦਾ ਨਾ ਪ੍ਰਕਿਰਿਆ ਪ੍ਰਕਿਰਿਆ ਉਹਦੀ ਖੱਟਾ ਜਾਂ ਮਿੱਠੇ ਤੋਂ ਖੱਟਾ ਬਣਦਾ ਫਿਰ ਕਾਸ ਹੋ ਗਿਆ ਰਸ ਤੋਂ ਕਾਸ ਹੁੰਦਾ ਜਿਹੜਾ ਪਹਿਲਾ ਉਹਦਾ ਟੇਸਟ ਉਹ ਵਿਗੜ ਜਾਂਦਾ ਜਿਹੜਾ ਨੇਚਰਲ ਟੇਸਟ ਹੈ ਕਿਸੇ ਰਸ ਦਾ ਵਿਗੜ ਕੇ ਜਦੋਂ ਵਿਗੜ ਜਾਂਦਾ ਉਹ ਕਾਸ ਕਰਦੇ ਉਹ ਚੀਜ਼ ਨਹੀਂ ਕਾਸ ਜਿਹੜੀ ਤੂੰ ਸਮਝ ਉਹ ਤਾਂ ਪਾਉਂਦੇ ਨੇ ਉਹ ਵਿਗਾੜਨ ਵਾਲੀ ਚੀਜ਼ ਹੈ ਰਸ ਕਾਸ ਰਸ ਕਾਸ ਕਾਸ ਬਣਦਾ ਹੈ ਜਾਂ ਨੇਚਰਲ ਜਿਹੜਾ ਉਹਦਾ ਉਹ ਹੈ ਉਹ ਵਿਗੜ ਕੇ ਦੂਜਾ ਟੇਸਟ ਬਣ ਜਾਂਦਾ ਖੱਟੇ ਤੋਂ ਮਿੱਠਾ ਮਿੱਠੇ ਤੋਂ ਖੱਟਾ ਜਿਹਾ ਬਣਦਾ ਨਾ ਟਾਈਮ ਨਾਲ ਜਿਵੇਂ ਦੁੱਧ ਸਾਡਾ ਖਰਾਬ ਹੋ ਜਾਂਦਾ ਖੱਟਾ ਕਸ ਹੋ ਗਿਆ ਉਹਨੂੰ ਕਸ ਕਹਿੰਦੇ ਨੇ ਕਸਾਲਾ ਕਸ ਕਸ ਹੋ ਟੇਸਟ ਖਰਾਬ ਉਹਦਾ ਵਿਗੜ ਗਿਆ ਕਰਨੀ ਜਾ ਕੇ ਮਤਲਬ ਕਰਨੀ ਜਾ ਕੇ ਕਸ ਬਣਨਾ ਕਸ ਬਣਨਾ ਕਰਨੀ ਜਾ ਕੇ ਕਸ ਕੀ ਹੁੰਦਾ ਸਾਡੇ ਤੇ ਅਸਰ ਹਜ਼ਮ ਇਹਨੇ ਜ਼ਿਆਦਾ ਹੋਣਾ ਹਜ਼ਮ ਜਦ ਕੋਈ ਚੀਜ਼ ਹਜ਼ਮ ਹੁੰਦੀ ਹੈ ਉਹੀ ਜੀ ਨਹੀਂ ਰਹਿੰਦੀ ਜਿਹੀ ਅਸੀਂ ਖਾਧੀ ਹੋਈ ਹੈ ਹਜ਼ਮ ਹੋਣ ਤੋਂ ਪਹਿਲਾਂ ਕਸੈੜੀ ਹੋ ਜਾਂਦੀ ਹੈ ਜਿਹੜੀ ਉਲਟੀ ਆਉਂਦੀ ਹੈ ਕਸੈੜੀ ਹੁੰਦੀ ਹੈ ਸਹਿ ਖਾ ਕੇ ਨਾਲ ਦੀ ਨਾਲ ਕਰ ਦੋ ਜੋ ਅਸੀਂ ਪਦਾਰਥ ਖਾਦਾ ਹੈ ਉਹ ਇਹ ਜਾਂਦੀ ਨਾ ਅੰਦਰ ਜਾਂਦੀ ਸਰ ਉਹ ਕਸ਼ਟ ਬਦਲ ਗਿਆ ਕਸ਼ਟ ਬਦਲ ਗਿਆ ਐਵੇਂ ਕੁਰਬਾਨੀ ਨੂੰ ਜਾਂ ਅਸੀਂ ਹਜ਼ਮ ਕਰਨਾ ਹੈ ਆ ਨਹੀਂ ਰਹਿਣੀ ਹੈ ਹੋਰ ਹੋ ਜਾਣੀ ਹੈ ਤਾਂ ਜੋ ਤਤ ਨਿਕਲਣ ਹਜ਼ਮ ਹੋੜ ਵੇਲੇ ਇਹਦੇ ਪ੍ਰਕਿਰਿਆ ਚੱਲਣੀ ਹੈ ਤਾਂ ਹਜ਼ਮ ਹੋਣੀ ਹੈ ਕੋਈ ਸਾਨੂੰ ਫਿੱਟ ਨਹੀਂ ਹੁੰਦੀ ਸਾਡਾ ਮਨ ਬਣਾਉਣਾ ਪੈਣਾ ਕੁਝ ਇਹਦੇ ਅਰਥ ਗਲਤ ਨੇ ਠੀਕ ਕਰਨੇ ਪੈਣਗੇ ਯਾਰ ਪਹਿਲਾਂ ਮਾਰਕੀਟ ਗਲਤ ਸਮਝਦੇ ਹਰ ਵਾਰ ਦੇ ਵਿੱਚ ਪ੍ਰਕਿਰਿਆ ਚੱਲਣੀ ਪੈਣੀ ਸ਼ੋਕ ਮਹੱਲਾ ਤੀਜਾ ਮਾਨਸ ਭਰਿਆ ਤਾਂ ਇਹਨੇ ਅਸਰ ਕਰਨਾ ਜਾ ਕੇ ਜੇ ਬਾਣੀ ਸੁਣੀ ਜਾਈਏ ਸੁਣੀ ਜਾਈਏ ਪੜੀ ਜਾਈਏ ਸੁਣ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਹਜ਼ਮ ਨਹੀਂ ਨਾ ਹੋਈ ਗੱਲ ਸਾਨੂੰ ਹਜ਼ਮ ਹੋਈ ਹੋਈ ਚੀਜ਼ ਸਾਡੇ ਸਰੀਰ ਦਾ ਹਿੱਸਾ ਬਣ ਹੈ ਸਾਡੀ ਆਤਮਾ ਦਾ ਹਿੱਸਾ ਨਹੀਂ ਜਦ ਬਣ ਰਿਹਾ ਜਦ ਆਤਮਾ ਨੇ ਨੂੰ ਬਣ ਰਿਹਾ ਅਡਾਪਟ ਕਰ ਲੈਣਾ ਹਰ ਇਹਦੇ ਤੇ ਪਹਿਰਾ ਦੇਣ ਲੱਗ ਜਾਣਾ ਫੇਰ ਸਾਡੇ ਉਹਦੇ ਬੁੱਧ ਨੇ ਬਦਲਣਾ ਸ਼ੁਰੂ ਹੋਣਾ ਹੈ ਬੰਦ ਨੇ ਬਦਲਣਾ ਸ਼ੁਰੂ ਹੋਣਾ ਮਨ ਹੈ ਬੱਚਾ ਹੈ ਤਾਂ ਜਿੰਦਾ ਹਰ ਹੁੰਦਾ ਬਦਲਦਾ ਤਾਂ ਸ਼ਰੀਰ ਬੜਾ ਹੁੰਦਾ ਬੜਵਾਲ ਹੁੰਦੀ ਐਵੇਂ ਬੁੱਧੀ ਦੀ ਬੜਵਾਲ ਹੋਣੀ ਸ਼ੁਰੂ ਹੁੰਦੀ ਗਿਆਨ ਬਦਲਣਾ ਸ਼ੁਰੂ ਹੁੰਦਾ ਉਹਨੂੰ ਕਹਿੰਦੇ ਨੇ ਗਤ ਪਾਈ ਹੈ ਗਤੀ ਹੋ ਗਈ ਬਦਲਣਾ ਦੀ ਗਤ ਪਾਈ ਹੈ ਲੋਕ ਮਹੱਲਾ ਤੀਜਾ ਜਿੱਥੇ ਅਸੀਂ ਖੜੇ ਹਾਂ ਸਾਡਾ ਲੈਵਲ ਗਿਆ ਤਾਂ ਉਹ ਤੋਂ ਅੱਗੇ ਵੱਧਦਾ ਹੈ ਲੱਗਦਾ ਰਮਨ ਦਾ ਹਾਂ ਸ਼ਲੋਕ ਮਹਲਾ ਤੀਜਾ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਮਾਨਸ ਭਰਿਆ ਆਣਿਆ ਮਾਨਸ ਖਾਲੀ ਨਹੀਂ ਹੁੰਦਾ ਭਰਿਆ ਹੋਇਆ ਹੁੰਦਾ ਕਿਹਨਾਂ ਦਾ ਅਗਿਆਨਤਾ ਔਗਣਾ ਦਾ ਨਹੀਂ ਭਰਿਆ ਹੋਇਆ ਔਗਣਾ ਤੇ ਅੱਗ ਪੈਦਾ ਮਾਨਸ ਭਰਿਆ ਆਣਿਆ ਭਰਮ ਦਾ ਭਰਿਆ ਹੈ ਮਾਨਸ ਭਰਿਆ ਆਏ ਕੋਈ ਤਾਂ ਪਹਿਲਾਂ ਭਰਿਆ ਹੋਇਆ ਆਇਆ ਦਾ ਮਾਨਸ ਜੇ ਮਾਨ ਸੇ ਰਹਿ ਗਿਆ ਨਾ ਤਾਂ ਹੋਰ ਪਰ ਗਿਆ ਇੱਥੇ ਆਪੇ ਇੱਥੇ ਕੁਝ ਖਾਲੀ ਕਰ ਰਿਹਾ ਸੀ ਇੱਥੇ ਹੈਗਾ ਝੂਠ ਮਾਇਆ ਇੱਥੇ ਜੋ ਮਰਜੀ ਢੋਲ ਜੋ ਆਪੇ ਇੱਥੇ ਦਾ ਡੋਲਣ ਆਇਆ ਤੇ ਜਿਹੜਾ ਸੌਦਾ ਲਈ ਫਿਰਦੇ ਸੱਚਖੰਡ ਜਿੰਨੀ ਡੋਲਣ ਦਿੰਦੇ ਬਾਡੀ ਦਿੰਦੇ ਵੀ ਇੱਥੇ ਹੋ ਭਾਈ ਇਹਨੂੰ ਉਹ ਤੇ ਸੱਚੇ ਘੜੇ ਨੂੰ ਤੇ ਸੱਚ ਹੈ ਉਹ ਕਹਿੰਦੇ ਜੋ ਅੱਡ ਬੰਡ ਲਿਖਿਆ ਇੱਥੇ ਢੋ ਲਿਆਓ ਤੁਸੀਂ ਉਹਨੂੰ ਖਾਲੀ ਕਰਕੇ ਧੋ ਕੇ ਆ ਚੀਜ਼ ਪਾ ਕੇ ਲਿਆਓ ਇੱਥੇ ਆ ਕੇ ਹੋਰ ਭਰ ਲਿਆ ਪਹਿਲੇ ਹੀ ਬਹੁਤ ਭਰਿਆ ਹੋਇਆ ਸੀ ਕੁਛ ਲੋਭ ਲਾਲਚ ਨਾਲ ਅਗਿਆਨਤਾ ਨਾਲ ਹੋਰ ਉਹੀ ਭਰਨ ਗਿਆ ਫਿਰ ਕੁਝ ਭਰਿਆ ਆਏ ਹੋਰ ਭਰ ਗਿਆ ਕੋਈ ਤਾਂ ਘੜਾ ਅੱਧਾ ਅੱਧਾ ਪਹਿਲੋਂ ਭਰਿਆ ਹੈ ਸੀ ਖੂਲ ਲਵੋਤਾ ਹੋਰ ਭਰ ਗਿਆ ਜੇ ਡੁੱਬ ਜੂਗਾ ਮਾਇਆ ਜੋਰ ਭਰ ਜੂਗਾ ਜਿਹੜਾ ਰਹਿੰਦਾ ਮਾਇਆ ਜ ਡੁੱਬਣਾ ਨਹੀਂ ਮਾਇਆ ਪੁੱਠਾ ਕਰਕੇ ਘੜਾ ਉੱਚਾ ਕਰਦੇ ਨੇ ਸਭ ਮਾਇਆ ਤੋਂ ਜਿਹੜਾ ਪਾਣੀ ਉਹ ਨਿਕਲ ਜਵੇ ਇਹਨੂੰ ਮਨ ਨੂੰ ਪੁੱਠਾ ਕਰਕੇ ਉੱਚਾ ਚੱਕ ਲੈਣਾ ਤਾਂ ਮਾਇਆ ਤੋਂ ਫੇਰ ਢੋਂਦਾ ਪਾਣੀ ਅਸੀਂ ਇਹਨੂੰ ਮਾਇਆ ਗੋਤੇ ਦੇ ਰਹੇ ਪਾਣੀ ਚ ਗੋਤੇ ਰਵਾਂਗੇ ਘੜੇ ਨੂੰ ਅੱਧੇ ਭਰੇ ਨੂੰ ਤਲਾਅ 'ਚ ਆ ਪਾਣੀ 'ਚ ਉਹ ਤਾਂ ਭਰਨਾ ਹੀ ਹੈ ਬਾਕੀ ਜਿਤ ਪੀਤੇ ਮਾਇਆ ਤੋਂ ਉੱਤੇ ਚੱਕਣੇ ਮਨ ਨੂੰ ਅਰ ਪੁੱਠਾ ਛੱਡ ਤਾਂ ਨਿਕਲੂਗਾ ਇਹ ਸਭ ਕੁਝ ਜੋ ਭਰਿਆ ਆਇਆ ਪਹਿਲੇ ਜਿੰਨਾ ਭਰਿਆ ਹੋਇਆ ਹੈ ਭਰਿਆ ਉਹਨਾਂ ਫੁੱਲ ਭਰਿਆ ਹੈ ਨਹੀਂ ਹੈ ਕੁਝ ਭਰਿਆ ਹੋਇਆ ਪਹਿਲਾਂ ਸੀ ਕੁਝ ਇੱਥੇ ਆ ਕੇ ਭਰ ਲਿਆ ਇੱਥੇ ਆ ਕੇ ਵੀ ਅਗਿਆਨਤਾ ਹੀ ਭਰ ਰਹੀ ਹੈ ਭਰ ਹੋ ਰਹੀ ਹੈ ਸਾਰੀਆਂ ਬੱਤਾਂ ਕੂੜ ਗਿਆ ਨੇ ਸਭ ਕੂੜ ਪਹਿਲਾਂ ਭਰਿਆ ਸੀ ਕੂੜ ਇੱਥੇ ਆ ਗਿਆ ਹੋਰ ਭਰ ਲਿਆ ਭਰਿਆ ਆਏ ਜਿੱਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿੱਚ ਆਏ ਕਹਿੰਦੇ ਨੇ ਭਰਿਆ ਹੈ ਜਿੱਤ ਪੀਤਾ ਉਹ ਚੀਜ਼ ਨਾਲ ਭਰਿਆ ਜਿਹਦੇ ਨਾਲ ਪੀਤੇ ਤੇ ਮਤ ਜਿਹੜੀ ਦੂਰ ਹੋ ਗਈ ਜਿਹੜੀ ਮਤ ਸੀ ਥੋੜੀ ਬਹੁਤੀ ਉਹ ਵੀ ਦੂਰ ਹੋ ਗਈ ਜਿਹੜੀ ਖਾਲੀ ਜਗ੍ਹਾ ਸੀ ਉਹ ਵੀ ਭਰ ਗਈ ਬਰਲ ਪਵੇ ਵਿੱਚ ਬਰਲ ਪਵੇ ਵਿੱਚ ਆਏ ਬਰਲੇ ਪਈ ਹੈ ਹੋਰ ਦੂਰੀ ਵੱਧ ਗਈ ਦੂਰ ਵੱਧ ਗਈ ਬਿਰਲ ਜ਼ਿਆਦਾ ਬਣ ਜ਼ਿਆਦਾ ਭਰ ਗਿਆ ਉਹ ਦੇਖੋ ਆਇਆ ਸੀ ਖਾਲੀ ਕਰਨ ਭਰ ਲਿਆ ਹੋਰ ਬਿੱਥੇ ਤਾਂ ਵਧੇ ਗਈ ਸੱਚ ਉਹ ਜੋ ਦੂਰੀ ਹੋ ਗਈ ਝੂਠ ਹੋਰ ਪਾ ਲਿਆ ਵਿੱਚ ਭਾਰ ਵੱਧ ਗਿਆ ਜਿੰਨਾ ਝੂਠ ਜ਼ਿਆਦਾ ਪਾ ਲਿਆ ਮੂਡੇ ਜੰਸਰ ਜੇ ਜਿੰਨਾ ਭਾਰ ਹੋਰ ਵੱਧ ਗਿਆ ਉਹ ਡੁੱਬਣ ਦੀ ਡੁੱਬ ਉਹ ਡੁੱਬਣ ਦੇ ਚਾਂਸੇ ਜ਼ਿਆਦਾ ਹੋ ਗਏ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ ਹੁਣ ਆਪਣੇ ਪਰਾਇਆ ਦਾ ਨਹੀਂ ਪਤਾ ਪਰ ਕੀ ਗੋ ਪਰਾਇਆ ਕੀ ਹੈ ਪਰਾਇਆ ਸਰੀਰ ਹੈ ਇਹ ਆਪਣਾ ਨੂੰ ਆਪਣਾ ਸਮਝਦਾ ਇਹਨੂੰ ਆਪਣਾ ਸਮਝਦਾ ਚੇਤਾ ਅੰਦਰ ਆਪਣਾ ਉਹ ਉਹਦਾ ਪਤਾ ਹੀ ਨਹੀਂ ਸਰੀਰ ਔਰ ਅੰਤਰਾਤਮਾ ਇਹਨਾਂ ਦੋਹਾਂ 'ਚ ਆਪਣਾ ਪਰਾਇਆ ਪਾਉਣਾ ਬਸ ਗਾਹ ਨਹੀਂ ਹੈਗੀ ਗੱਲ ਗਾਹ ਨਹੀਂ ਕਰਨੀ ਗਾਹ ਬਾਅਦ ਚ ਕਰਾਂਗੇ ਇੱਥੋਂ ਹੀ ਪਛਾਣਨਾ ਆਪਣਾ ਪਰਾਇਆ ਸਰੀਰ ਆਪਣਾ ਇਹ ਅੰਤਰਾਤਮਾ ਕੋਲ ਦੋਹਾਂ ਚੋਂ ਪਹਿਲਾਂ ਫੈਸਲਾ ਕਰਨਾ ਪੈਂਦਾ ਜਾਂ ਦੋਹਾਂ ਚੋਂ ਅੰਤਰਾਤਮਾ ਆਪਣੀ ਹੈ ਫਿਰ ਸਾਰੇ ਸਭ ਇੱਕੋ ਕੋਈ ਫਿਰ ਆਤਮਾ ਲੈਵਲ ਤੇ ਚਲਾ ਜੇ ਸਰੀਰ ਆਪਣੇ ਫਿਰ ਸਰੀਰ ਆਪਣੇ ਪਰਾਇਆ ਫਿਰ ਜੋ ਪਛਾਣੂਗਾ ਆਪਣਾ ਪਰਾਇਆ ਫਿਰ ਆ ਆਪਣੇ ਬੰਦੇ ਨੇ ਆਪਣੇ ਬੰਦੇ ਨਹੀਂ ਹੈ ਕਿ ਵਿਰੋਧੀ ਨੇ ਰਾਮ ਪਰਾਇਆ ਹੋ ਗਿਆ ਰਾਮ ਦਾ ਪਰਾਇਆ ਹੋ ਗਿਆ ਜਦ ਫਿਰ ਤਾਂ ਫਿਰ ਜਾਂ ਹੋਰ ਆਪਣੇ ਬਣ ਗਏ ਜੇ ਤਾਂ ਬਾਹਰ ਦੀ ਗੱਲ ਹੈ ਪਹਿਲਾ ਸਰੀਰ ਦੋ ਨੇ ਆਪਣਾ ਸਰੀਰ ਅੰਦਰ ਲੈ ਕੇ ਆਪਣਾ ਸਰੀਰ ਬਾਹਰ ਲੈ ਬਸ ਸਰੀਰ ਅੰਦਰਲਾ ਹੈ ਸਰੀਰ ਮਨ ਨਹੀਂ ਹੈ ਮਨ ਉਹ ਸਰੀਰ ਦਾ ਧਿਆਨ ਸਰ ਮਨ ਉਹ ਸਰੀਰ ਦੀ ਦ੍ਰਿਸ਼ਟੀ ਹੈ ਸਰ ਮਨ ਉਹ ਸਰੀਰ ਜਿਵੇਂ ਹਲਾਲ ਹੈ ਨਾ ਉਹ ਲਾਲ ਤੋਂ ਲੈਟ ਨਿਕਲਦੀ ਹੈ ਲਾਲ ਸਰੀਰ ਹੈ ਕਿ ਲੈਟ ਸਰੀਰ ਹੈ ਲੈਟ ਲਾਲ ਦੀ ਲਾਲ ਦਾ ਸਰੀਰ ਨਹੀਂ ਹੈ ਲੈਟ ਦਾ ਸਰੀਰ ਲਾਲ ਹੈ ਕਿਉਂ ਲੈਟ ਲਾਲ ਵਿੱਚੋਂ ਪੈਦਾ ਹੁੰਦੀ ਹੈ ਜਿੱਥੋਂ ਕੋਈ ਚੀਜ਼ ਪੈਦਾ ਹੋਵੇ ਸਰੀਰ ਉਹ ਹੁੰਦਾ ਆ ਸਰੀਰ ਨਹੀਂ ਹੈ ਅੰਦਰਲਾ ਸਰੀਰ ਪਹਿਲਾਂ ਸੀ ਇਹ ਬਾਅਦ ਪੈਦਾ ਹੋਇਆ ਇਹ ਤਾਂ ਮਿੱਟੀ ਜੰਮੀ ਹੈ ਉੱਤੇ ਸ਼ੀਸ਼ੇ ਦੀ ਮਿੱਟੀ ਜੰਮ ਗਈ ਮਿੱਟੀ ਸਰੀਰ ਹੋ ਗਈ ਫਿਰ ਦੇਖਣ ਨੂੰ ਮਿੱਟੀ ਉਹ ਸਰੀਰ ਦਿਖਦੀ ਹੈ ਪਲਾਸਟਰ ਕਰਤਾ ਇਟਾ ਨਹੀਂ ਦਿੰਦੀ ਹੁਣ ਪਲਾਸਟਰ ਦਿੰਦਾ ਪਰ ਪਹਿਲਾਂ ਪਲਾਸਟਰ ਹੋਇਆ ਉਹ ਪਹਿਲਾਂ ਇੱਟਾਂ ਬਣੀ ਇੱਟਾਂ ਤੋਂ ਬਾਅਦ ਪਲਾਸਟਰ ਹੋਇਆ ਪਰ ਹੁਣ ਸਾਨੂੰ ਪਲਾਸਟਰ ਪਹਿਲਾਂ ਇੱਟਾਂ ਪਿੱਛੇ ਚਲੀ ਗਈ ਬਸ ਆਹੀ ਗੱਲ ਇੱਟਾਂ ਪਹਿਲਾਂ ਨੇ ਪਲਾਸਟਰ ਤੋਂ ਬਾਅਦ ਚ ਆ ਪਲਾਸਟਰ ਦਿੰਦਾ ਇੱਟਾਂ ਨਹੀਂ ਦਿੰਦੀਆਂ ਨਾ ਤਾਂ ਧਿਆਨ ਜਿਤ ਪੀਤੇ ਖਸਮ ਵਿਸਰੈ ਦਰਗਾਹ ਮਿਲੇ ਸਜਾਏ ਜਿਤ ਪੀਤਾ ਖਸਮ ਵਿਸਰੈ ਜਿਤ ਪੀਤਾ ਖਸਮ ਵਿਸਰੈ ਜਿਹਦੇ ਨਾਲ ਪੀਤੇ ਤੇ ਖਸਮ ਵਿਸਰਦਾ ਦਰਗਾਹ ਮਿਲੇ ਦਰਗਾਹ ਮਿਲੇ ਸਜਾਏ ਸਾਰੀ ਗੱਲ ਕਿੱਥੇ ਜਾਂਦੀ ਹੈ ਬਾਲੀ ਸ਼ਰਾਬ ਦੀ ਇੱਥੇ ਕਿੱਥੇ ਗੱਲ ਹੈ ਇਹ ਸ਼ਰਾਬ ਦਾ ਪ੍ਰਚਾਰ ਕਿਉਂ ਨਹੀਂ ਕੀਤਾ ਖਤਰਨਾਕ ਇਹ ਹੈ ਸਿੱਖੀ ਵਾਸਤੇ ਖਤਰਨਾਕ ਹੈ ਦੂਈ ਕੋਈ ਖਤਰਨਾਕ ਨਹੀਂ ਜਿੱਤ ਜਿੱਤ ਵੀ ਤੇ ਖਸਮ ਬਿਸਰ ਹੈ ਖਸਮ ਬਿਸਰ ਖਸਮ ਸਾਰਾ ਦਾ ਬਿਸਰਿਆ ਹੈ ਕਹਿੰਦੇ ਉਹਦਾ ਛੱਡੋ ਪਰੇ ਉਹ ਤਾਂ ਬਿਸਰੇ ਹੀ ਹੋਇਆ ਹੁਣ ਇਹਦੀ ਉਹ ਗੱਲ ਕਰ ਲੋ ਉਹ ਨਹੀਂ ਆਦਾ ਉਹਨਾਂ ਖਸਮ ਨਹੀਂ ਵੀ ਦੇਣਾ ਉਹਨੂੰ ਬਿਸਰਿਆ ਹੈ ਉਹਨਾਂ ਨੂੰ ਉਹਨਾਂ ਤਾਂ ਜ਼ਿਆਦਾ ਬਿਸਰਿਆ ਹੈ ਉਹਨਾਂ ਨੂੰ ਤਾਂ ਬਿਸਰਿਆ ਹੈ ਦੂਏ ਨੂੰ ਤਾਂ ਜੋ ਯਾਦ ਆ ਜਾਂਦਾ ਥੋੜਾ ਬਹੁਤਾ ਜਦੋਂ ਰਹਿਮ ਪੈਦਾ ਹੁੰਦਾ ਨਾ ਰਹਿਮ ਉਦੋਂ ਯਾਦ ਹੈ ਨਸ਼ੇ ਚ ਆਦਮੀ ਰਹਿਮਦਿਲ ਹੋ ਜਾਂਦਾ ਜੇ ਨਸ਼ੇ ਚ ਆਦਮੀ ਦੀ ਬਿੰਦ ਕਰੀ ਜਾਵੇ ਨਾ ਉਹ ਜਾ ਕੇ ਤੁਹਾਡੇ ਕੋਲ ਫਰਿਆਦ ਕਰੇ ਤੁਹਾਨੂੰ ਛੇਦੀ ਰਹਿਮ ਆਊਗਾ ਬਗੈਰ ਨਸ਼ੇ ਨੂੰ ਕਦੇ ਰਹਿਮ ਉੱਚੀ ਬੋਲੋ ਜੀ ਪੰਡਤ ਨੂੰ ਨਿਰਦਈ ਕਿਹਾ ਸਿੱਧ ਨੂੰ ਨਿਰਦਈ ਕਿਹਾ ਦਿਆ ਬਿਨ ਸਿੱਧ ਕਸਾਈ ਇਤਿਆਦੀ ਦਾ ਸਿੱਧ ਕਾ ਦਾ ਕਸਾਈ ਹੈ ਐ ਸੰਤ ਕਦੇ ਦਿਆ ਨਹੀਂ ਕਰਦੇ ਤੁਸੀਂ ਜਿੰਨੇ ਮਰਜ਼ੀ ਪੈਸੇ ਦਿਓ ਕੋਈ ਗਰੀਬ ਜਾ ਕੇ ਮੰਗੇ ਜੇ ਦੇ ਦੂੰ ਤਾਂ ਕਹਿ ਦਿਓ ਉਹ ਤਾਂ ਗਰੀਬ ਤੋਂ ਵੀ ਭਾਲਦੇ ਆ ਦਿਆ ਇਹਨਾਂ ਨੂੰ ਕਿਤੇ ਜੇ ਇਹਨਾਂ ਨੂੰ ਦਿਆ ਹੋਵੇ ਤਾਂ 8 ਰੁਪਏ ਗੁਰਦੁਆਰਿਆਂ ਦੇ ਨਾਲ ਲਾਉਂਦੇ ਗਰੀਬਾਂ ਦੇ ਲਾ ਦਿੰਦੇ ਅਪਾਹਜਾਂ ਦੇ ਲਾ ਦਿੰਦੇ ਪੈਸੇ ਉਹ ਠੀਕ ਸੀ ਲੋਕਾਂ ਦੀ ਕਮਾਈ ਵੀ ਟਿਕਾਣੇ ਲੱਗ ਜਾਣੀ ਸੀ ਗਰੀਬ ਦੇ ਮੂੰਹ 'ਚ ਪਾ ਦਿੰਦੇ ਉਹ ਚੰਗੀ ਗੱਲ ਸੀ ਰਾਜ ਨਹੀਂ ਜਿਹਦਾ ਹੁੰਦਾ ਉਹਦਾ ਰਾਜ ਕਰਾ ਦਿੰਦੇ ਮਿਸ਼ਨਰੀ ਜਿਹੜੇ ਅੰਗਰੇਜ਼ ਨੇ ਇਹੀ ਕਰਦੇ ਉਹ ਇਹੀ ਕਰਦੇ ਨੇ ਉਹ ਕੀ ਕਰਦੇ ਗਰੀਬ ਇਲਾਕੇ ਜਾਂਦੇ ਨੇ ਗਰੀਬ ਮੁਹੱਲੇ ਜਾਂਦੇ ਉਹਨਾਂ ਦੀ ਸਾਰ ਲੈਂਦੇ ਜਿਹੜੇ ਨੀਚ ਨੇ ਉਹਨਾਂ ਕੋਲ ਜਾਂਦੇ ਜਿਹਨਾਂ ਨੂੰ ਅਸੀਂ ਨੀਚ ਸਮਝਦੇ ਨਹੀਂ ਤਾਂ ਨਹੀਂ ਹਨ ਹੋ ਅਸੀਂ ਕਹਿ ਸਕਦੇ ਉਹਨਾਂ ਨੂੰ ਜਿਹੜੀ ਦਰਿਆਬੀ ਭਾਸ਼ਾ ਚ ਉਹਨਾਂ ਕੋਲ ਜਾਂਦੇ ਜਿਹਨਾਂ ਨੂੰ ਲੋੜ ਹੈ ਮਦਦ ਦੀ ਉਹਨਾਂ ਕੋਲ ਜਾਂਦੇ ਨੇ ਕਿ ਉਹਨਾਂ ਕੋਲ ਜਾਂਦੇ ਜਿਹਨਾਂ ਨੂੰ ਲੋੜ ਕੋਈ ਨਹੀਂ ਕਿਉਂ ਜਾਂਦੇ ਨੇ ਤਾਂ ਨੂੰ ਪੈਸਾ ਦੇਣ ਵਾਲੇ ਉਹੀ ਲੋਕ ਨੇ ਜਿਹੜੇ ਗੁਰਦਾਰਿਆਂ ਦੇ ਰੌਣ ਨੂੰ ਤੇ ਚੰਗਾ ਸਮਝਦੇ ਨੇ ਉਧਰ ਚੰਗਾ ਨਹੀਂ ਸਮਝਦੇ ਲੋਕ ਸੰਪਰਦਾਇਕ ਹੈ ਉਹਨਾਂ ਦੀ ਅੱਖ ਦੇ ਵਿੱਚ ਦਇਆ ਨਹੀਂ ਹੈ ਉਹਨਾਂ 'ਚ ਦਇਆ ਕੋਈ ਗੱਲ ਨਹੀਂ ਗੁਰਦਾਰਿਆਂ ਦੇ ਪੈਸੇ ਨਾਲ ਦਇਆ ਵਾਲੀ ਕੋਈ ਗੱਲ ਨਹੀਂ ਨਿਰਦਇਤਾ ਐ ਜ਼ਮਾਨੇ ਤਾਂ ਜ਼ਿਆਦਾ ਹੀ ਨਿਰਦਇਤਾ ਸਾਡੇ ਸਾਹਮਣੇ ਇਹਨੇ ਲੋਕ ਤੰਗ ਹੋਣ ਠੰਡ ਦੇ ਵਿੱਚ ਸਰਦੀ ਦੇ ਵਿੱਚ ਬਿਨਾਂ ਘਰਾਂ ਤੇ ਹੋਣ ਭੁੱਖੇ ਹੋਣ ਨੰਗੇ ਹੋਣ ਮਹਿੰਗਾਈ ਦੀ ਮਾਰ ਥੱਲੇ ਹੋਣ ਮਹਿੰਗਾਈ ਦੀ ਮਾਰ ਉਹ ਸਾਨੂੰ ਬਰਦਾਸ਼ਤ ਨਹੀਂ ਗੁਰਦਾਰੇ 'ਚ ਘਟਿਆ ਪੱਥਰ ਬਰਦਾਸ਼ਤ ਨਹੀਂ ਜਿੱਤੇ ਮਨਮੁਖਾਂ ਨੇ ਜਾਣੇ ਸਾਰਿਆਂ ਨੂੰ ਜਿੱਥੇ ਮਨਮੁਖਤਾ ਪੈਦਾ ਹੁੰਦੀ ਹੈ ਉਹਨਾਂ ਵਾਸਤੇ ਤੁਸੀਂ ਸਕੂਲ ਖੋਲੇ ਨੇ ਸਕੂਲਾਂ ਦਾ ਰਿਜ਼ਲਟ ਕੀ ਹੈ ਤੁਹਾਡੇ ਨਾਲ ਅਰਬਾਂ ਰੁਪਏ ਜਿੱਥੇ ਖਰਚ ਹੁੰਦੇ ਨੇ ਕਾਲਜਾਂ ਸਕੂਲਾਂ ਦਾ ਰਿਜ਼ਲਟ ਕੀ ਹੈ ਰਿਜ਼ਲਟ ਜ਼ੀਰੋ ਉਹਨਾਂ ਦੇ ਕਿਉਂ ਪੈਸੇ ਖਰਚ ਕਰਦੇ ਹੋਗੇ ਉਹਨਾਂ ਨੂੰ ਸਿੱਖ ਬਣਾਓ ਆ ਗੁਰਦੁਆਰੇ ਸਕੂਲੇ ਨੇ ਉਹਨਾਂ ਨੂੰ ਸਿੱਖ ਬਣਾਓ ਜਿਹੜੇ ਸਿੱਖ ਬਣ ਜਾਣਗੇ ਵਿਗੜੇ ਹੋ ਤੋਂ ਚਮਕਣ ਬਾਲੋ ਨਹੀਂ ਨਿਕਲਣ ਤਾਜ਼ਾ ਦੁੱਧ ਕੋਈ ਹੋਰ ਲੈ ਲਓ ਜੋ ਨਿਕਲਿਆ ਹੋਵੇ ਸ਼ਾਇਦ ਦੁੱਧ ਤਾਜ਼ਾ ਲੈ ਲਓ ਉਹਨੂੰ ਰੜਕ ਲਓ ਸ਼ਾਇਦ ਉੱਥੋਂ ਮੱਖਣ ਨਿਕਲਿਆ ਹੋਵੇ ਕਿਤੋਂ ਵਿਗੜੇ ਦੁੱਧ ਤੇ ਮੱਖਣ ਨਹੀਂ ਨਿਕਲਦਾ ਕੋਈ ਫਾਇਦਾ ਨਹੀਂ ਇਸ ਗੱਲ ਦਾ ਯੂਐਨਓ ਕਹਿੰਦੀ ਆ ਵੀ ਸਾਨੂੰ ਦੋ ਸਾਨੂੰ ਦੱਸੋ ਉਹ ਸਿੱਖੀ ਜਿਹੜੀ ਗੁਰੂ ਨਾਨਕ ਦਾ ਪ੍ਰਚਾਰ ਸੀ ਉਹ ਕੀ ਗੱਲ ਸੀ ਇਹ ਚੋ ਸਮਝ ਨਹੀਂ ਆ ਰਹੀ ਉੱਥੇ ਕੋਈ ਸਮਝਾਉਣ ਨੂੰ ਤਿਆਰ ਜਿਹੜੇ ਬੰਦੇ ਭੇਜਦੇ ਨੂੰ ਆਪ ਨਹੀਂ ਪਤਾ ਸਿੱਖੀ ਦਾ ਕੀ ਹੈ ਉਹਨੂੰ ਪਤਾ ਨਹੀਂ ਸਿੱਖੀ ਦਾ ਇੱਕ ਧਰਮ ਬਣ ਜਵੇ ਸਾਰੀ ਦੁਨੀਆ ਦਾ ਜੇ ਸਾਰੇ ਦਰਿਆ ਸਮਾਜ ਨੂੰ ਐਸਾ ਧਰਮ ਚਾਹੀਦਾ ਸਮੁੰਦਰ ਜਿੱਡਾ ਚਾਹੀਦਾ ਉਹ ਤਾਂ ਦਰਿਆ ਸਮੁੰਦਰ ਨੇ ਇਹ ਸਮੁੰਦਰ ਜਿੱਡਾ ਹੀ ਧਰਮ ਸਮੁੰਦਰ ਦਾ ਪੇਟ ਹੈ ਇਹ ਜਿਹੜਾ ਆਤਮ ਗਿਆਨ ਦਾ ਵਿਸ਼ਾ ਹੈ ਗੁਰਮਤ ਦਾ ਜਿਹੜਾ ਵਿਸ਼ਾ ਹੈ ਸਮੁੰਦਰ ਹੈ ਸਾਰੇ ਮੱਤਾਂ ਵਿੱਚ ਸਮਾ ਜਾਣੀ ਹੈ ਕਿਉਂਕਿ ਗਾਣਾ ਜਾ ਕੇ ਇਹੀ ਰਸਤਾ ਹੈ ਇੱਕ ਜਗ੍ਹਾ ਤੱਕ ਸੰਤੋਖ ਤੱਕ ਸਾਰੇ ਧਰਮ ਲੈ ਜਾਂਦੇ ਨੇ ਸੰਤੋਖ ਤੋਂ ਇੱਕੋ ਕੋਈ ਇਹ ਰਸਤਾ ਹੈ ਉਹ ਰਸਤਾ ਕੀ ਹੈ ਜੇ ਇੱਕ ਹੋਏ ਤਾਂ ਕੋਈ ਇੱਕ ਹੋਣ ਤੱਕ ਦਾ ਧਰਮ ਦਾ ਦੋਹਾਂ ਦਾ ਉਪਦੇਸ਼ ਹੈ ਉਗਣ ਦੀ ਕੋਈ ਗੱਲ ਨਹੀਂ ਕਰ ਰਿਹਾ ਇੱਕ ਕਿਉਂਕਿ ਕੋਈ ਧਰਮ ਇੱਕ ਦੀ ਗੱਲ ਨਹੀਂ ਕਰ ਰਿਹਾ ਇੱਕ ਹੋਣ ਦੀ ਇੱਕ ਕੀ ਇਹ ਇੱਕ ਤੋਂ ਗਾਹਾਂ ਦੀ ਵੀ ਗੱਲ ਕੀਤੀ ਹੋਈ ਕੋਈ ਧਰਮ ਇਹ ਨਹੀਂ ਦੱਸ ਰਿਹਾ ਇੱਕ ਕੀ ਹੈ ਇੱਕ ਇੱਕ ਦਾ ਸਰੂਪ ਕੀ ਹੈ ਜੇ ਇੱਕ ਦਾ ਸਰੂਪ ਹੈ ਤਾਂ ਆਦਮੀ ਦਾ ਸਰੂਪ ਕੀ ਹੈ ਜਿਨ੍ਹਾਂ ਨੇ ਜਨਮ ਲਿਆ ਸੰਸਾਰ ਦੇ ਵਿੱਚ ਉਹ ਜੋਤ ਹੈ ਜਿਹੜੀ ਉਹਦਾ ਸਰੂਪ ਕੀ ਹੈ ਇਹ ਗੱਲ ਸਿਰਫ ਗੁਰਬਾਣੀ ਦੱਸ ਰਹੀ ਹੈ ਜਿਹੜੀ ਜੋਤ ਸੰਸਾਰ ਵਿੱਚ ਹੈ ਵਿਚਰ ਰਹੀ ਜਨਮਾਂ ਦੇ ਵਿੱਚ ਉਹਦਾ ਸਰੂਪ ਹੈ ਦਾਲ ਉਹਦੇ ਜੋ ਅੱਧੀ ਸਰੀਰ ਦੇ ਵਿੱਚ ਕੰਮ ਕਰਦੀ ਹੈ ਤਿਰਕੁੜੀ ਚੋਕੇ ਅੱਧੀ ਇਹਦੇ ਅੰਦਰ ਕੰਮ ਕਰਦੀ ਹੈ ਹਾਰਡ ਚਲਾਉਂਦੀ ਹੈ ਸਾਹ ਲੈਂਦੀ ਹੈ ਜਿਹੜੀ ਹਾਰਡ ਚਲਾਉਂਦੀ ਹੈ ਉਹ ਨਿਰਲੇਪ ਹੈ ਅਲਿਪਤ ਹੈ ਜਿਹੜਾ ਸਰੀਰ 'ਚ ਕੰਮ ਕਰਦਾ ਉਹ ਲਿਪ ਅਲਿਪ ਉਹ ਲਿਪਤ ਹੈ ਸਰੀਰ 'ਚ ਹੋਇਆ ਮਨ ਕਰਕੇ ਲਿਪਤ ਹੈ ਉਹ ਤਨ ਕਰਕੇ ਦੇਖੋ ਮਨ ਔਰ ਤਨ ਜਣ ਮਨ ਕਰਕੇ ਲਿਪਤ ਤਨ ਕਰਕੇ ਲਿਪਤ ਸਾਡਾ ਇੱਥੇ ਬੈਠਿਆ ਦਾ ਮਨ ਕਦੇ ਚਲਾ ਜਾਵੇ ਤਾਂ ਇੱਥੇ ਹੀ ਹੈ ਤਾਂ ਇਹ ਸਰੀਰ ਦੀ ਗੱਲ ਨਹੀਂ ਹੈ ਜਿੰਨਾ ਚਿਰ ਉਹ ਤਾਨਾ ਹੁੰਦਾ ਜਿਹੜੇ ਤਾਨਾ ਚੱਲਦਾ ਸਾਹ ਹੁੰਦਾ ਇਹ ਤਨ ਦਾ ਸਾਹ ਹੁੰਦਾ ਜਦ ਚੱਲਦਾ ਜਿੰਨਾ ਚਿਰ ਉਹ ਤਨ ਨਾਲ ਇਹ ਤਨ ਦਾ ਸਾਹ ਬੰਦ ਹੋ ਜਾਣਾ ਜਦ ਹਾਰਟ ਬੰਦ ਹੋ ਜਾਣਾ ਖੂਨ ਦਾ ਦੌਰਾ ਬੰਦ ਹੋ ਜਾਣਾ ਜਦ ਮਨ ਬਾਹਰ ਹੈ ਦਿਮਾਗ ਡੱਡਾ ਤੁਹਾਡਾ ਦਿਮਾਗ ਨਹੀਂ ਕੰਮ ਕਰਦਾ ਜਦੋਂ ਮਨ ਵਾਰਾ ਦਿਮਾਗ ਵੀ ਡੈਡ ਹੈ ਦਿਮਾਗ ਨਹੀਂ ਕੰਮ ਕਰਦਾ ਸੁਰਤ ਨਹੀਂ ਇੱਥੇ ਨਹੀਂ ਹੈ ਦਿਮਾਗ ਦਿਮਾਗ ਨਹੀਂ ਇੱਥੇ ਦਿਮਾਗ ਨਹੀਂ ਕੰਮ ਕਰਦਾ ਇੱਥੇ ਤੁਹਾਡੇ ਨਾਲ ਨਾਲ ਕੀ ਹੋ ਰਿਹਾ ਤੁਹਾਨੂੰ ਕੋਈ ਨਹੀਂ ਪਤਾ ਜੇ ਆਪਣਾ ਧਿਆਨ ਪਰੇ ਇੱਥੇ ਕੌਣ ਕੀ ਬੋਲ ਗਿਆ ਕੋਈ ਪਤਾ ਨਹੀਂ ਕੰਨ ਅੱਖ ਇਹ ਪੈਰਾਂ ਨਹੀਂ ਦੇ ਰਹੇ ਦੋ ਚੀਜ਼ਾਂ ਇਹ ਦੋਏ ਬੈਵਲ ਹੋ ਜਾਂ ਧਿਆਨ ਬਾਹਰ ਮੋੜਨ ਵਾਲੀਆਂ ਦੋ ਚੀਜ਼ਾਂ ਹੋਰ ਨੇ ਚਮੜੀ ਮੋੜ ਕੇ ਲਿਆਉਗੀ ਨੱਕ ਮੋੜ ਕੇ ਲਿਆਉਗੀ ਸਮੈਲ ਖੁਸ਼ਬੂ ਔਰ ਬਦਬੂ ਬਾਹਰ ਮੋੜ ਲਿਓ ਇੱਕਦਮ ਆਈ ਧਿਆਨ ਕਦਮ ਅੰਦਰ ਆਉਂਦਾ ਖੁਸ਼ਬੂ ਦੇਖ ਕੇ ਹਾਂ ਬਦਬੂ ਔਰ ਖੁਸ਼ਬੂ ਧਿਆਨ ਅੰਦਰ ਲਿਆਉਣਗੇ ਕੋਈ ਗੈਸ ਐਸੀ ਆ ਗਈ ਜਿਹੜੀ ਸੋਫੋਕੇਟਿੰਗ ਹੈ ਫਟ ਬਾਹਰ ਧਿਆਨ ਅੰਦਰ ਆ ਜਾਂਦਾ ਸਰੀਰ ਫਟ ਬਾਹਰੋਂ ਧਿਆਨ ਅੰਦਰ ਗਰਮੀ ਜਾਂ ਸਰਦੀ ਵੱਧ ਜਾ ਤੋ ਧਿਆਨ ਅੰਦਰ ਆ ਜੂਗਾ ਚਮੜੀ ਦੱਸੂਗੀ ਚਮੜੀ ਦੱਸੂਗੀ ਇਹ ਬਰਮ ਅੰਦਰ ਲਿਆਉਣ ਹੈ ਦੋ ਚੀਜ਼ਾਂ ਤੁਹਾਡੇ ਕੋਲ ਨਹੀਂ ਤਾਂ ਧਿਆਨ ਆਵੇ ਹੀ ਨਾ ਇਹਨਾਂ ਵੱਲ ਧਿਆਨ ਉਦੋਂ ਨਹੀਂ ਹੁੰਦਾ ਪਰ ਜਦ ਕੋਈ ਹੀਟ ਵੱਜ ਜਵੇ ਇਹ ਸਰਦੀ ਵੱਜ ਜਵੇ ਬਾਹਰੋਂ ਧਿਆਨ ਫਟ ਅੰਦਰ ਆ ਜੀ ਇਹਨਾਂ ਦੇ ਬਚਾਉਣ ਵਾਸਤੇ ਸਰੀਰ ਦੇ ਬਚਾਉਣ ਵਾਸਤੇ ਇਹਦੀ ਰੱਖਿਆ ਵਾਸਤੇ ਸਰੀਰ ਦੀ ਰੱਖਿਆ ਵਾਸਤੇ ਸਰਦੀਆਂ ਗਰਮੀ ਚ ਦੋਹਾਂ ਦੀ ਖਤਰਾ ਇਹਨੂੰ ਖਾਸ ਟੈਂਪਰੇਚਰ ਦੇ ਵਿੱਚ ਸਰੀਰ ਰਹਿੰਦਾ ਇਹਦੀ ਰੱਖਿਆ ਵਾਸਤੇ ਤਿਆਰ ਹੁੰਦਾ ਝੂਠਾ ਮਦ ਮੂਲ ਨਾ ਪੀਚੇ ਹੀ ਜੇ ਕਾ ਪਾਰ ਵਸਾਏ ਝੂਠਾ ਮਦ ਮੂਲ ਨਾ ਪੀਛੇ ਝੂਠਾ ਮਦ ਕੀ ਹੈ ਝੂਠ ਆਪਣੇ ਆਪ ਚ ਮਦ ਹੈ ਅਸਲ ਜਿਹੜਾ ਕੋ ਗਿਆਨ ਜਿਹਨੂੰ ਕਹਿੰਦੇ ਨੇ ਕੋ ਗਿਆਨ ਇਹ ਝੂਠਾ ਬੰਦ ਉਹ ਗਿਆਨ ਜਿਹੜਾ ਗੁਰਮਤਿ ਦਾ ਵਿਰੋਧ ਕਰੇ ਇਹ ਵਿਰੋਧ ਖੜਾ ਹੋ ਜੇ ਵੀ ਗੁਰਮਤ ਨੂੰ ਪ੍ਰਚਾਰ ਨੂੰ ਚੱਲਣ ਨਹੀਂ ਦੇਣਾ ਰਾਜਾ ਸਵਾਮੀ ਹੋਏ ਨੇ ਸੰਤ ਹੋਏ ਹੋਏ ਨੇ ਜਾਣ ਬੁੱਝ ਕੇ ਤੋੜ ਬਰੋੜ ਕੇ ਪ੍ਰਚਾਰ ਕਰਦੇ ਨੇ ਉਹ ਸਾਰੇ ਕੋ ਗਿਆਨੀ ਨੇ ਕੋ ਗਿਆਨ ਹੁੰਦਾ ਗਿਆਨ ਦਾ ਗਲਤ ਇਸਤੇਮਾਲ ਕਰਨਾ ਮਿਸਯੂਜ਼ ਆਫ ਗਿਆਨ ਗਿਆਨ ਦਾ ਮਿਸਯੂਜ਼ ਕਰਨਾ ਜਿਵੇਂ ਹਥਿਆਰ ਦਾ ਮਿਸਯੂਜ਼ ਕਰਦੇ ਨੇ ਪੁਲਿਸ ਵਾਲੇ ਡਾਕੇ ਮਾਰਨ ਉਹ ਅਪਰਾਧ ਹੈ ਉਹ ਵੱਡਾ ਅਪਰਾਧ ਹੈ ਹਿਰਨਾ ਬਾਜਾਂ ਤੇ ਸਿਕਦਾਰਾਂ ਤਿੰਨਾਂ ਪੜਿਆ ਨੋ ਪੜਦੇ ਗਿਆਨ ਦੇ ਗ੍ਰੰਥ ਫਾਈ ਲੱਗੀ ਜਾਤ ਫਾਣ ਅੱਗੇ ਨਹੀਂ ਥੋ ਪਰ ਲੋਕਾਂ ਨੂੰ ਇਸ ਤਰੀਕੇ ਨਾਲ ਬੁੱਧ ਬਣਾਉਂਦੇ ਨੇ ਸੱਚ ਦੇ ਮਾਰਨ ਤੋਂ ਉਲਟੇ ਰਾਹ ਪਾਉਂਦੇ ਕਿਉਂਕਿ ਲੋਕੜਾ ਪੜਦੇ ਨੇ ਉਹਨਾਂ ਨੂੰ ਪਤਾ ਲੋਕੜਾ ਕਿਹੜਾ ਪੜਦੇ ਨੇ ਛਾਤਰ ਲੋਕ ਨੇ ਛਾਤਰ ਹੁੰਦੇ ਨੇ ਜਿਹੜੇ ਛਾਤਰ ਲੋਕ ਨੇ ਜਿਹਨੂੰ ਛਾਤਰ ਕਹਿੰਦੇ ਛਾਤਰ ਲੋਕ ਇਹ ਕੰਮ ਕਰਦੇ ਨੇ ਸ਼ਾਦ ਹੁੰਦੇ ਕੌਣ ਇਹਨਾਂ ਨੂੰ ਜਮ ਕੇ ਦੂਤ ਕਿਹਾ ਹੈ ਜਮ ਕੇ ਦੂਤ ਹੋਰ ਕੋਈ ਨਹੀਂ ਹੈ ਹੋਰ ਕੋਈ ਜਮ ਕੇ ਦੂਤ ਨਹੀਂ ਹੁੰਦੇ ਫਾਹੀ ਲੱਗੀ ਜਾਤ ਫਾਹੇ ਜਮ ਕੇ ਦੂਤ ਨਾ ਹੋਏ ਕੌਣ ਹੋਏ ਕੌਣ ਹੋਏ ਜਮ ਦੇ ਜਾਲ ਚ ਫਸਾਉਣੇ ਵਾਲੇ ਨੇ ਜਿਹੜੇ ਭਰਮ ਜਾਲ ਚ ਫਸਾਉਣੇ ਵਾਲੇ ਨੇ ਜਿਹੜੇ ਉਹ ਜਮ ਕੇ ਦੂਤ ਨੇ ਜਮ ਕੀ ਹੈ ਜਮ ਭਰਮ ਬਾਹਰ ਭਰਮ ਪੈਦਾ ਕਰਨ ਵਾਲੇ ਜਿਹੜੇ ਲੋਕ ਨੇ ਭਰਮ ਬਣਾਉਣ ਵਾਲੇ ਲੋਕ ਨੇ ਜਿਹੜੇ ਉਹ ਜਮ ਕੇ ਏਜੰਟ ਨੇ ਝੂਠਾ ਮਤ ਮੂਲ ਨਾ ਪੀਚੇ ਹੀ ਜੇਕਾ ਪਾਰ ਵਸਾਇਆ ਇਹ ਜਿਹੜਾ ਆਲਾ ਮਾਰਿਆ ਇਹ ਨਹੀਂ ਪੀਦਾ ਹੁੰਦਾ ਜਿੰਨਾ ਚਿਰ ਤੁਹਾਡੀ ਅਕਲ ਕੰਮ ਕਰੇ ਜਿੱਥੇ ਤੱਕ ਤੁਹਾਡੀ ਬਾਹ ਲੱਗੇ ਇਹ ਕੋ ਗਿਆਨ ਦਾ ਝੂਠਾ ਮਤ ਨਹੀਂ ਪੀਦਾ ਹੁੰਦਾ ਇਹ ਪੀਤਾ ਹੋਇਆ ਜਿਹੜਾ ਨਾ ਘੜਾ ਔਗਣਾ ਦਾ ਭਰਿਆ ਆ ਹੋਰ ਭਰ ਜੂਗਾ ਜਿਹੜਾ ਭਰਮ ਅੱਗੇ ਆ ਜਿੰਨਾ ਖਾਇਆ ਪੂਰਾ ਹੀ ਫੁੱਲ ਹੋ ਜੂਗਾ ਹੋਰ ਨਾਨਕ ਨਜ਼ਰੀ ਸੱਚ ਮਦ ਪਾਈਐ ਸਤਿਗੁਰ ਮਿਲੇ ਜਿਸ ਆਏ ਜੇ ਕਿਰਪਾ ਹੋ ਜਵੇ ਇਹ ਤਾਂ ਅਸੀਂ ਇੰਨਾ ਹੀ ਕਰ ਸਕਦੇ ਹਾਂ ਆਪਣੀ ਬੁੱਧੀ ਦੇ ਅਨੁਸਾਰ ਜਿਹੜੀ ਸਾਡੇ ਕੋਲ ਮਨੁੱਖਾ ਜਨਮ ਚਾਹੀਏ ਹੈ ਸਿਰਫ ਝੂਠੇ ਵਾਤੋਂ ਤਾਂ ਬਸ ਸਕਦੇ ਅਸੀਂ ਆਪਣੀ ਬੁੱਧੀ ਨਾਲ ਕਿਵੇਂ ਬਚ ਸਕਦੇ ਆ ਜਿਹੜਾ ਵੀ ਸਾਨੂੰ ਕੋਈ ਉਪਦੇਸ਼ ਕਰਦਾ ਉਹਦੀ ਬਾਤ ਨੂੰ ਪਰਖੀਏ ਗੱਲ ਨੂੰ ਪਰਖੀ ਪਰਖੀ ਪਰਖਾ ਗੁਰ ਕੀ ਬਾਤ ਖਰੀ ਉਹਦਾ ਖੋਟਾਪਣ ਅਰ ਖਰਾਪਣ ਪਰਖ ਕੇ ਤਾਂ ਗੱਲ ਨੂੰ ਮੰਨੀਏ ਉਹਦੀ ਫਿਰ ਬਚ ਸਕਦੇ ਝੂਠੇ ਮਾਰ ਫਿਰ ਬਚ ਜੇ ਅਸੀਂ ਬਿਨਾ ਸੋਚੇ ਸਮਝੇ ਬਿਨਾ ਪਰਖੇ ਤੇ ਹਰੇ ਗੱਲ ਮੰਨ ਲਈ ਫਿਰ ਸਮਝੋ ਕਹੇ ਕਿ ਉਹ ਕਹਿੰਦੇ ਨੇ ਸ਼ਰਧਾ ਰੱਖੋ ਤਰਕ ਨਾ ਕਰੋ ਪਰੀ ਦਾ ਨਹੀਂ ਹੁੰਦਾ ਉਹਨਾਂ ਨੂੰ ਪਤਾ ਜੇ ਤਰਕ ਕਰਿਆ ਸਾਡੀ ਗੱਲ ਪਰ ਕੀ ਗੱਲ ਤੇ ਝੂਠੀ ਹੈ ਇਸ ਕਰਕੇ ਕਹਿੰਦੇ ਨੇ ਉਹ ਵੀ ਗੱਲ ਤਰਕ ਨਹੀਂ ਕਰੀਦਾ ਹੁੰਦਾ ਖੋਟੇ ਗਹਿਣੇ ਵੇਚਣ ਵਾਲਾ ਕਦੇ ਨਹੀਂ ਕਹਿੰਦਾ ਸੁਨਿਆਰ ਕੋ ਲੈ ਜਾਓ ਜਿੱਥੇ ਮਰਜ਼ੀ ਦਿਖਾ ਲਓ ਉਹ ਕਹਿੰਦਾ ਮੇਰੇ ਬੋਰਡ ਦੇ ਕੀ ਬਤਾ ਦਿੰਦੇ ਦੇ ਰਿਹਾ ਮੈਂ ਪਰਖੇ ਗੁਰ ਕੀ ਬਾਤ ਕਰੀ ਗੁਰ ਕੌਣ ਨਹੀਂ ਕਰੀ ਪਰਖੇ ਗੁਰ ਕੀ ਬਾਤ ਕਰੀ ਪਹਿਲਾ ਵਸਤ ਸਿਜਾਣ ਕੇ ਤਉ ਕੀਜੇ ਉਹ ਬਣ ਗਿਆ ਸਾਡੇ ਵਾਲੀ ਵਸਤ ਨੂੰ ਜਿੱਥੇ ਮਰਜੀ ਖੜੋ ਉਹ ਨਹੀਂ ਸਮਝ ਕਹਿੰਦੇ ਪਾਰਖੋਂ ਧਾਮੋ ਲਾਏ ਪਰਖਾਏ ਤੁਸੀਂ ਨਹੀਂ ਪਾਰਖੋਂ ਤੋਂ ਪਰਖਾ ਲੋ ਜੋ ਜੋ ਗੁਰਬਾਣੀ ਕਹਿੰਦੀ ਹੈ ਜਿੱਥੇ ਮਰਜੀ ਪਰਖਾ ਲੋ ਜਾ ਪਰ ਉਹ ਨਹੀਂ ਕਹਿੰਦੇ ਪਰਖਾ ਲੋ ਬਾਕੀ ਬੱਤਾ ਨਹੀਂ ਕਹਿੰਦੀ ਪਰਖਾ ਲੋ ਝੂਠਾ ਮਤ ਬੁਲਾਉਣ ਵਾਲੇ ਇਸਲਾਮ ਕਹਿੰਦਾ ਕਿ ਕੁਰਾਨ ਨੂੰ ਛੱਡ ਕੇ ਸਭ ਕੁਝ ਹਰਾਮ ਹੈ ਲਓ ਤੁਹਾਨੂੰ ਪਤਾ ਜੇ ਸੁਣ ਲਿਆ ਕਿਤੋਂ ਕਿਤੇ ਕੁਰਾਨ ਤੋਂ ਬਾਗੀ ਨਾ ਹੋ ਜਾਣ ਬਾਕੀ ਸੁਣ ਲੈ ਹਰਾਮ ਕਰਤਾ ਸਾਰੇ ਤਕਰੀਬ ਨੇ ਇਹੀ ਗੱਲ ਕਹਿੰਦੇ ਨੇ ਪਰ ਵੀ ਇਹ ਗੱਲ ਪਰਖਣ ਦੀ ਗੱਲ ਕਰਦੇ ਪਰਖੋ ਇਹ ਤਾਂ ਤੁਸੀਂ ਆਪਣੀ ਬੁੱਧੀ ਦੇ ਲੈਵਲ ਤੇ ਬਸ ਸਕਦੇ ਹੋ ਕੀ ਗਾਹਾਂ ਦੀ ਗੱਲ ਇਦੋਂ ਉਹ ਕਿਰਪਾ ਨਾਲ ਮਿਲਦੀ ਨਾਨਕ ਨਜ਼ਰੀ ਸੱਚ ਮਤ ਪਾਈਐ ਉਹ ਤਾਂ ਕਿਰਪਾ ਨਾਲ ਸਤਿਗੁਰ ਮੇਰੇ ਜਿਸ ਆਏ ਉਹ ਉਹ ਫਿਰ ਤੁਹਾਨੂੰ ਉਹਦੇ ਵਿੱਚ ਕਰਨੀ ਪਊ ਆਰਾਧਨਾ ਸਾਨੂੰ ਇਹ ਜੀ ਮਤ ਮਿਲੇ ਜਿਹਦੇ ਨਾਲ ਅਸੀਂ ਅੱਗੇ ਵਧੀਏ ਸੱਚੀ ਮਤ ਮਿਲੇ ਸਦਾ ਸਾਹਿਬ ਕੇ ਰੰਗ ਰਹਿ ਮਹਿਲੀ ਪਾਵੇ ਥਾਂ ਜਿਨ੍ਹਾਂ ਨੇ ਆਰਾਧਨਾ ਕੀਤੀ ਹੈ ਸੱਚੀ ਮੱਤ ਦੀ ਉਹਨਾਂ ਨੂੰ ਮਿਲ ਗਈ ਹੈ ਗੁਰੂ ਦੇਵ ਨੇ ਕੀਤੀ ਅੰਦਰ ਆਰਾਧਨਾ ਮਿਲ ਗਈ ਅਮਰਦਾਸ ਨੇ ਕੀਤੀ ਤਾਂ ਮਿਲ ਗਈ ਕਬੀਰ ਨੇ ਕੀਤੀ ਤਾਂ ਮਿਲ ਗਈ ਜਿਹੜਾ ਆਰਾਧਨਾ ਕਰਦਾ ਉਹਨੂੰ ਮਿਲ ਜਾਂਦੀ ਹੈ ਜਿਹਦੇ ਅੰਦਰ ਭੁੱਖ ਹੁੰਦੀ ਹੈ ਉਹਨੂੰ ਕੋਈ ਐਸਾ ਕਾਰਡ ਨਹੀਂ ਨਾ ਬੜੀ ਹੋਵੇ ਲੈਣ ਦੀ ਇੱਛਾ ਹੋਵੇ ਭੁੱਖ ਹੋਵੇ ਜੇ ਭੁੱਖੇ ਨਹੀਂ ਹੈਗੀ ਫਿਰ ਤਾਂ ਆਈ ਹੋਈ ਵੀ ਨਹੀਂ ਮਿਲੇਗਾ ਉਹ ਝੂਠਾ ਮਤ ਤੇ ਸੱਚਾ ਮਤ ਜਿਹੜਾ ਹੁਣ ਆ ਗਿਆ ਝੂਠਾ ਮਤ ਔਰ ਸੱਚਾ ਮਤ ਦੋ ਕਿਸਮ ਦੇ ਬੰਦ ਨੇ ਗੁਰਬਾਣੀ ਦੋਹਾਂ ਦਾ ਵੀ ਸ਼ਰਾਬ ਨਾਲ ਕੋਈ ਸਮਝ ਨਹੀਂ ਪਰ ਇਹ ਸਾਰੇ ਪ੍ਰਚਾਰ ਕਰਨ ਟੀਕਾ ਕਰਨ ਇਹਦੇ ਨਾਲ ਹੀ ਜੋੜਦਾ ਬਾਹਰਲੇ ਨਸ਼ੇ ਨਾਲ ਇਹਦੇ ਨਾਲ ਇਹਨਾਂ ਸਾਧਾਂ ਨੇ ਸੰਤਾਂ ਨੇ ਜੋੜਿਆ ਸੀ ਹਾਲਾਂਕਿ ਹਿੰਦੂ ਮਤ ਦੇ ਵਿੱਚ ਤਾਂ ਚੰਡੀ ਦੇ ਉੱਤੇ ਸ਼ਰਾਬ ਚੜਾਈ ਜਾਂਦੀ ਹੈ ਸ਼ਿਵਜੀ ਦੇ ਵਿੱਚ ਸ਼ਰਾਬ ਔਰ ਬਸ ਦੋ ਇਕੱਠੇ ਚੜਾਏ ਜਾਂਦੇ ਨੇ ਸਾਰੇ ਨਸ਼ੇ ਸ਼ਿਵ ਜੀ ਦੇ ਕੋਲ ਨੇ ਉਹਨਾਂ ਦਾ ਵੀ ਇੱਕ ਤਬਕਾ ਉਹਨਾਂ ਦੇ ਵਿੱਚੋਂ ਸਿਰਫ ਇੱਕ ਤਬਕਾ ਜਿਹੜਾ ਹੈਗਾ ਉਹਨੇ ਬੈਸ਼ ਨੂੰ ਕੋਲ ਜਿਹੜੇ ਨੇ ਉਹ ਉਹ ਚਿੱਟੇ ਕੱਪੜੇ ਵਾਲੇ ਜਿਹੜੇ ਹੁੰਦੇ ਨੇ ਸਿਰਫ ਉਹ ਪ੍ਰਚਾਰ ਖਰਾਬ ਕਰਦੇ ਨੇ ਬਾਕੀ ਨਹੀਂ ਕਰਦੇ ਉਹਨਾਂ ਦੇ ਅਟੈਕ ਕੀਤਾ ਹੈ ਚਿੱਟੇ ਜਿਲਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ ਤਿੰਨ ਮੁਖ ਨਾਮ ਉਹ ਮੂਲ ਵਾਲੇ ਨਾਮ ਗਿਆਨ ਕਰਦੇ ਨੇ ਮੁੱਖ ਗਿਆਨੀ ਨੇ ਮੁੱਖ ਗਿਆਨੀ ਨੇ ਮੁੱਖ ਗਿਆਨੀ ਬਸਾ ਲੈਂਦੇ ਨੇ ਧਨਵੰਤ ਵਰਤਕ ਕਹੀਏ ਨਾਨਕਾ ਜੇ ਪ੍ਰੀਤ ਨਹੀਂ ਭਗਵੰਤ ਨੇ ਪਰ ਫਿਰ ਵੀ ਜਿੰਨੀਆਂ ਸੰਸਥਾਵਾਂ ਜਿੰਨੇ ਪ੍ਰਚਾਰਕ ਅੱਜ ਜ਼ਰੂਰਤ ਤੋਂ ਪ੍ਰਭਾਵ ਨਹੀਂ ਮਾਰਕੀਟ ਜਿਹੜਾ ਬਣ ਕੇ ਰੌਲਾ ਪੈ ਰਿਹਾ ਵੀ ਐਂ ਲੱਗਦਾ ਵੀ ਜਿਵੇਂ ਸਾਰਾ ਕੁਝ ਜੋ ਵੀ ਵਿਗੜ ਗਿਆ ਸਾਰੇ ਦਾ ਜਿਹੜਾ ਹੈ ਨਸ਼ਿਆਂ ਤੇ ਚੜ ਚੜ ਰਿਹਾ ਚਾਹੇ ਉਹ ਕ੍ਰਾਈਮ ਵੱਧ ਰਿਹਾ ਹੈ ਚਾਹੇ ਧਰਮ ਤੋਂ ਬਾਕੀ ਦੁਨੀਆ ਉਹਦਾ ਸਾਰਾ ਇਹ ਇਹ ਮੈਸੇਜ ਜਾ ਰਿਹਾ ਵੀ ਨਸ਼ੇ ਕਰਕੇ ਸਾਰਾ ਬੇੜਾ ਕਰ ਕੋਇਆ ਕੌਣ ਇਹ ਇਹਨਾਂ ਨੂੰ ਸ਼ੱਕ ਕਿਉਂ ਪਿਆ ਨਸ਼ੇ ਦੇ ਵੀ ਬਾਹਰਲੇ ਨਸ਼ੇ ਨੇ ਜਿਹੜੇ ਵੀ ਇਹ ਧਰਮ ਨੂੰ ਗਰਾਵਟ ਦਾ ਕਾਰਨ ਬਣੇ ਬੰਦਾ ਜਿਹੜੇ ਪ੍ਰਚਾਰ ਕਰ ਰਹੇ ਨੇ ਉਹ ਕਿਹੜਾ ਧਾਰਮਿਕ ਨੇ ਥੋੜਾ ਧਰਮ ਕਿੱਥੇ ਗਿਆ ਬਗੈਰ ਵਾਲਿਆਂ ਦਾ ਇਹਦਾ ਜਵਾਬ ਦੇ ਲੋ ਜਿਹੜੇ ਪ੍ਰਚਾਰ ਨਸ਼ੇ ਦੇ ਖਿਲਾਫ ਕਰਦੇ ਨੇ ਕੀ ਉਹ ਧਾਰਮਿਕ ਨੇ ਜੇ ਉਹ ਧਾਰਮਿਕ ਨਹੀਂ ਉਹਨਾਂ ਦਾ ਕਾਰਨ ਕੀ ਹੈ ਜਿਹੜਾ ਉਹਨਾਂ ਦਾ ਕਾਰਨ ਹੈ ਧਰਮ ਨਾ ਹੋਣ ਦਾ ਉਹੀ ਉਹਨਾਂ ਦਾ ਕਾਰਨ ਕਾਰਨ ਕਹਦਾ ਹਾਂ ਕਾਰਨ ਦੋਹਾਂ ਦਾ ਇੱਕ ਹੈ ਜਿਹੜੇ ਤੁਸੀਂ ਪ੍ਰਚਾਰ ਕਰ ਰਹੇ ਹੋ ਨਸ਼ਾ ਦੇ ਖਿਲਾਫ ਤੁਸੀਂ ਧਾਰਮਿਕ ਕਿਉਂ ਨਹੀਂ ਜੇ ਤੁਸੀਂ ਧਾਰਮਿਕ ਹੋ ਫਿਰ ਗੱਲ ਤੁਹਾਡੀ ਸੱਚੀ ਹੈ ਹਾਂ ਤੇ ਜਿਹੜੇ ਨਸ਼ੇ ਤੋਂ ਰਹਿਤ ਨੇ ਬਾਹਰ ਨੇ ਜੇ ਤੁਸੀਂ ਉਹ ਧਾਰਮਿਕ ਨਹੀਂ ਫਿਰ ਉਹਦਾ ਕਾਰਨ ਲੱਗੋ ਤੁਸੀਂ ਕਿਉਂ ਨਹੀਂ ਉਹੀ ਉਹਨਾਂ ਤੇ ਲੱਗੂ ਫਿਰ ਆ ਝੂਠ ਮਾਦੇ ਪਤਾ ਲੱਗੂਗਾ ਵੀ ਇਹੀ ਕਾਰਨ ਹੈ ਕਹਿੰਦੇ ਅਸੀਂ ਧਾਰਮਿਕ ਹਾਂ ਉਹ ਉਹਨਾਂ ਦੇ ਉਹ ਦੂਏ ਕਹਿੰਦੇ ਅਸੀਂ ਧਾਰਮਿਕ ਆ ਕੀ ਫਰਕ ਪਊਗਾ ਸ਼ਿਵ ਜੀ ਦੇ ਭਗਤ ਕਹਿੰਦੇ ਅਸੀਂ ਧਾਰਮਿਕ ਹਾਂ ਉਹ ਸਭ ਕੁਝ ਖਾਂਦੇ ਨੇ ਰਾਣਾ ਸਾਹਿਬ ਤੁਹਾਡੇ ਸਾਹਮਣੇ ਹੀ ਨੇ ਸਮਾਧੀ ਸ਼ਿਵਜੀ ਵਾਲੀ ਲਾਉਂਦੇ ਨੇ ਨਸ਼ੇ ਦੇ ਖਿਲਾਫ ਨੇ ਸ਼ਿਵਜੀ ਵਾਲੀ ਸਮਾਧੀ ਕਾਹਦੇ ਲਾਉਂਦੇ ਨੇ ਫਿਰ ਸਮਾਧੀ ਉਹਨਾਂ ਦੇ ਕੋਈ ਹੈ ਤੇ ਸ਼ਿਵਜੀ ਦੀ ਸਮਾਧੀ ਸ਼ਿਵਜੀ ਵਾਲੀ ਨਸ਼ੇ ਦੇ ਖਿਲਾਫ ਸਮਾਧੀ ਲਾ ਕੇ ਦਿਖਾਉਣਾ ਪਰ ਅੱਗੇ ਬਲਦੀ ਸਮਾਧੀ ਹੁੰਦੀ ਕੀ ਇਹ ਕਹੀ ਹੁਣ ਵੀ ਆ ਪਰਸੋ ਚੌਥੇ ਸ਼ਿਵਰਾਤਰੀ ਸੀ ਉਥੋਂ ਦੂਜਾ ਪ੍ਰਸ਼ਾਦ ਲਿਆ ਕੇ ਲੈ ਆਂਦਾ ਕਿਉਂਕਿ ਉਹ ਸ਼ਰਦਾਈ ਵੀ ਰਗੜ ਹੁੰਦੀ ਦੀ ਮੰਦਰਾਂ 'ਚ ਉਹ ਗਿਰੇ ਹੁਣ ਵਿੱਚੋਂ ਨਸ਼ਿਆਂ ਦਾ ਵਿਰੋਧ ਆ ਉਹ ਲਿਆ ਕੇ ਡੋਲ ਹੈ ਨਹੀਂ ਕਿਉਂਕਿ ਹੁਣ ਮਲਿਆ ਦਾ ਮੰਦਰ ਜੋ ਆ ਉਹ ਫਿਰ ਆਲੇ ਨਾਲੇ ਦੇਖਦੇ ਨੇ ਵੀ ਹੁਣ ਕੌਣ ਪੀਂਦਾ ਨੇੜੇ ਤੇਰੇ ਮਾ ਉਹ ਸ਼ਰਦਾਈ ਲਿਆ ਕੇ ਦੂਜਾ ਪ੍ਰਸ਼ਾਦ ਦਾ ਆਪ ਖਾ ਲਿਆ ਜਿਹੜਾ ਦੂਜਾ ਪ੍ਰਸ਼ਾਦ ਲਿਆ ਕੇ ਅੱਡੀ ਗੋਡੀ ਨੂੰ ਫੜਾਉਂਦੇ ਨੇ ਵੀ ਜਿਹੜਾ ਪੀ ਲੈਂਦਾ ਭੰਗ ਇਹਦਾ ਉਹਨੂੰ ਸਤਕਾਰ ਹੈ ਉਹਦਾ ਪਰ ਮੁੜ ਕੇ ਆਪ ਪੀਂਦੇ ਨਹੀਂ ਅੰਦਰੋਂ ਨਫਰਤਾ ਉਹ ਸ਼ਰਦਾਈ ਦੇ ਖਿਲਾਫ ਉਹ ਫਿਰ ਦੇਖਦੇ ਨੇ ਵੀ ਕਿਹੜਾ ਪੀਣਾ ਦਾ ਉਹਨੂੰ ਦਿੰਦੇ ਨੇ ਡੋਟ ਡੋਟ ਉਹਨਾਂ ਦਾ ਹੈ ਨਹੀਂ ਬੱਗਿਆ ਸਮਝਦੇ ਨੇ ਕਿਉਂਕਿ ਉਹ ਬਰਬਰ ਬਰਬਰ ਸ਼ਿਵਰਾਤਰੀ ਵਾਲੇ ਦਿਨ ਉਹ ਬਣਦੀ ਹੈ ਭੰਗ ਉੱਥੇ ਰਗੜ ਹੁੰਦੀ ਹੈ ਸ਼ਰਦਾਈ ਆਏ ਦੇਵਤੇ ਵੀ ਜਿੰਨੇ ਇਹਨਾਂ ਦੇ ਹੈਗੇ ਸਾਰੇ ਬਹੁਤ ਸ਼ਰਾਬੀ ਦਿਖੇ ਹੋਏ ਨੇ ਕਿਉਂ ਕਹਿੰਦੇ ਸੀ ਬਹੁਤ ਜ਼ਿਆਦਾ ਕੀ ਜਿਹੜੇ ਇਹਨਾਂ ਦੇਵਤੇ ਨੇ ਇੰਦਰ ਰਾਜਾ ਜਾਂ ਹੋਰ ਜਿੰਨੇ ਵੀ ਹੈਗੇ ਉਹ ਬਹੁਤ ਸ਼ਰਾਬੀ ਬੰਦੇ ਜਾਂਦੇ ਨੇ ਵੈਸੇ ਤਾਂ ਰੂਟ ਸ਼ਰਾਬ ਦੇ ਬਿਨਾ ਤੁਹਾਡੇ ਚ ਦਇਆ ਆਏ ਨਹੀਂ ਸਕਦੀ ਪੰਡਤ ਦਇਆ ਨਹੀਂ ਹੈ ਪੰਡਤ ਦਇਆ ਉਹ ਕਹਿੰਦਾ ਦਇਆ ਸੁਪਨੇ ਵੀ ਨਹੀਂ ਹੁੰਦੇ ਸੁਪਨੇ ਚ ਦਇਆ ਨਹੀਂ ਉਹਨਾਂ ਨੂੰ ਉਹਨਾਂ ਦੀ ਦਇਆ ਕਿਉਂ ਨਹੀਂ ਉਹਦਾ ਨਜ਼ਰ ਕਰ ਦੇਣਾ ਜਦੋਂ ਆਦ ਦੇਖੋ ਜਿਹੜਾ ਮਰਨ ਕਬੂਲ ਕਰਨਾ ਕਿਹੜੀ ਅਵਸਥਾ ਮਰਨ ਕਬੂਲ ਕਰਨਾ oh ਮਰਨ ਕਬੂਲ ਕਰਨਾ ਅਵਸਥਾ ਕਿਹੜੀ ਹੈ ਮੈਨੂੰ ਦੱਸ ਤੇ ਸ਼ਰਾਬ ਨਾ ਹੋ ਜਾਂਦੀ ਮਰਨ ਕਬੂਲ ਨਹੀਂ ਤੂੰ ਕਰਕੇ ਦਿਖਾ ਪੜਨ ਨੂੰ ਲਾ ਕੇ ਦਿਖਾ ਹੋ ਜੂਗੀ ਤੇ ਤੁਸੀਂ ਕਿਵੇਂ ਕਹਿੰਦੇ ਜੋ ਗੱਲ ਪ੍ਰੈਕਟੀਕਲ ਠੀਕ ਹੈ ਤੁਸੀਂ ਉਹਨੂੰ ਰੱਦ ਕਿਵੇਂ ਕਰ ਸਕਦੇ ਹਰ ਥਿਉਰੀ ਜਿਹੜੀ ਪ੍ਰੈਕਟੀਕਲ ਚ ਆ ਕੇ ਸਿੱਧ ਹੁੰਦੀ ਹੈ ਉਹ ਥਿਉਰੀ ਠੀਕ ਹੁੰਦੀ ਹੈ ਜਿਹੜੀ ਥਿਉਰੀ ਪ੍ਰੈਕਟੀਕਲ ਚ ਫੇਲ ਹੋ ਗਈ ਜਾ ਕੇ ਤੁਸੀਂ ਉਹਨੂੰ ਪ੍ਰੈਕਟੀਕਲ ਚ ਸਾਬਤ ਕਰੋ ਵੀ ਪ੍ਰੈਕਟੀਕਲ ਚ ਕੀ ਹੈ ਫੌਜੀਆਂ ਨੂੰ ਤਾਂ ਹੀ ਦਿੱਤੇ ਜਾਂਦੇ ਕੋਟਾ ਸਪੈਸ਼ਲ ਫੌਜੀਆਂ ਵਾਸਤੇ ਲੱਗਿਆ ਹੁੰਦਾ ਹੈ ਜੇ ਮਾੜੀ ਚੀਜ਼ ਆ ਫਿਰ ਸਰਕਾਰ ਕਿਉਂ ਉਹਨਾਂ ਨੂੰ ਦੇ ਰਹੀ ਸਪੈਸ਼ਲ ਫੌਜ ਜਿਹੜਾ ਇੱਕ ਇਹਨਾਂ ਨੇ ਕਹਿਤਾ ਵੀ ਜਿਹੜਾ ਸ਼ਰਾਬੀਆਂ ਨਾਲ ਖੱਟੂ ਹੁੰਦਾ ਹਾਂ ਲਾਪਰਵਾਹ ਹੁੰਦਾ ਦੇਵਤੇ ਸਾਰੇ ਫੌਜ ਸਾਰੇ ਦੇਖ ਦੀ ਰੱਖਿਆ ਕਰ ਰਹੀ ਸਾਰੇ ਵਿਸ਼ਨੂੰ ਨਾਲ ਜੁੜੇ ਹੋਏ ਨੇ ਜਿਹੜੀ ਇਹਨਾਂ ਨੇ ਉਹ ਗੱਲ ਲਿਖੀ ਹੈ ਨਾ ਵੀ ਰਾਖਸ਼ਾਂ ਨੂੰ ਸ਼ਰਾਬ ਪਲੇ ਗਿਆ ਝੂਠ ਹੈ ਉਹ ਸਾਫ਼ ਜੋ ਲਿਖਦਾ ਉਹਦੇ ਪੜ੍ਹ ਲਿਓ ਤੁਸੀਂ ਮਹਾਨ ਕੋਚ ਹੈਗਾ ਕੌਣ ਸੁਣਾਬੇ ਵਾਲਾ ਕੌਣ ਸੁਣਾਬੇ ਵਾਲਾ ਉਹ ਜੇ ਲਿਖਦਾ ਵੀ ਇਹ ਇਹਦਾ ਨਾਮ ਸੁਰਾ ਹੈ ਦੇਵਤਿਆਂ ਦੇ ਪੀਣ ਵਾਲੀ ਚੀਜ਼ ਹੁੰਦੀ ਹੈ ਸੁਰ ਦੇਵਤੇ ਦਾ ਰਾਸ਼ਿਆਂ ਨੂੰ ਬੁਲਾਦੀ ਉਹ ਲਿਖਦਾ ਇਹਦੇ ਚ ਮਾਨ ਕੋਸ਼ ਸੁਰਾ ਦਾ ਮਤਲਬ ਹੁੰਦਾ ਸੁਰ ਹੁੰਦਾ ਦੇਵਤਾ ਇਹ ਦੇਵਤਿਆਂ ਦੇ ਪੀਣ ਵਾਲੀ ਚੀਜ਼ ਹੈ ਹਮੇਸ਼ਾ ਦੇਵਤੇ ਇਸ ਨੂੰ ਪੀਂਦੇ ਰਹੇ ਨੇ ਸੁਰਾਪਾਨ ਨਹੀਂ ਅਸੁਰਾਪਾਨ ਹੁੰਦਾ ਅਸੁਰ ਹੁੰਦਾ ਰਾਖਸ਼ ਇਹ ਸੁਰ ਲਿਆਉਣ ਸੁਰ ਚ ਲਿਆਉਂਦੀ ਹੈ ਮਰਨ ਕਬੂਲ ਕਰਾਉਂਦੀ ਹੈ ਮਰਨ ਨਹੀਂ ਕਬੂਲ ਕਰ ਸਕਦੇ ਤੁਸੀਂ ਕਦੇ ਵੀ ਕਾਇਰ ਆਦਮੀ ਕਦੇ ਨਹੀਂ ਲੜ ਸਕਦਾ ਕਦੇ ਮਾਇਆ ਨੂੰ ਨਹੀਂ ਛੱਡ ਸਕਦਾ ਜਿਹੜਾ ਕਾਇਰ ਕੌਣ ਛੱਡ ਦੂ ਮਾਇਆ ਨੂੰ ਨਹੀਂ ਫਿਰ ਗੁਰੂ ਗ੍ਰੰਥ ਸਾਹਿਬ ਜਦੋਂ ਉਹ ਆਪਣੇ ਸੇ ਸਿਕਾਇਆ ਜਿਹਨੂੰ ਕਹਿੰਦੇ ਆਪਾਂ ਹਾਂ ਉੱਥੇ ਵੀ ਤਾਂ ਫਿਰ ਮਨ ਕਬੂਲ ਕਰਕੇ ਉਹ ਮਤਲਬ ਹੋਏ ਨੇ ਤਿਆਰ ਕੀਤੇ ਚਿੜੀਆਂ ਤੇ ਬਾਤ ਚੜਾਉਣ ਵਾਲੇ ਗੱਲ ਕਰਨਾ ਛੋੜੀ ਹੋਈ ਹੈ ਉਹ ਉਹ ਸੱਚ ਸਰ ਹੈ ਉਹ ਮੈਂ ਕਿਹਾ ਉਹ ਸੱਚ ਸਾਰਾ ਉਹ ਗੱਲ ਹੋਰ ਹੈ ਉਪਦੇਸ਼ ਹੈ ਉਪਦੇਸ਼ ਹੈ ਨਹੀਂ ਤੁਹਾਡੇ ਕੋਲ ਇਹ ਆ ਤਾਂ ਸੱਚ ਦਾ ਉਪਦੇਸ਼ ਮਨ ਉਸ ਅਵਸਥਾ 'ਚ ਪਹੁੰਚਾ ਸਕਦਾ ਹੈ ਅਗਿਆਨਤਾ ਦੇ ਵਿੱਚ ਇਹ ਪਹੁੰਚਾ ਸਕਦੀ ਹੈ ਗਲਤਾ ਇਹ ਕਰਦੇ ਹੋ ਇਹ ਤਾਂ ਸੱਚ ਦਾ ਉਪਦੇਸ਼ ਉਹ ਤਾਂ ਗੱਲ ਹੋਰ ਹੈ ਪਹੁੰਚਾ ਸਕਦਾ ਜਾਂ ਫਿਰ ਇਹ ਪਹੁੰਚਾ ਸਕਦੀ ਹੈ ਜਦੋਂ ਸੱਚ ਦਾ ਗਿਆਨ ਮਰਨ ਕਬੂਲ ਕਰਾ ਸਕਦਾ ਹੈ ਇਹ ਹੈ ਜਦ ਝੂਠਦਾ ਕਰਾ ਝੂਠਾ ਮਰਨ ਕਬੂਲ ਕਰਾ ਸਕਦਾ ਇਹ ਝੂਠਾ ਮਰਨ ਸੰਸਾਰ ਨੂੰ ਤਿਆਗ ਦੇਣਾ ਸਰੀਰ ਲਾ ਦੇਣਾ ਇੱਕ ਛੋਟੀ ਜੀ ਗੱਲ ਹੈ ਕੋਈ ਕਿਉਂ ਨਹੀਂ ਲੋਕ ਇਹਨੂੰ ਸੱਚ ਦੇ ਗਿਆਨ ਨੂੰ ਮੰਨਦੇ ਮਾਇਆ ਨਿਕਲ ਲੈ ਜਾਂਦੇ ਇਹ ਸਲਾਹ ਕਰਦੇ ਉਹ ਮਾਇਆ ਦਾ ਤਿਆਗ ਕਰ ਦਿੰਦਾ ਮਾਇਆ ਤਿਆਗ ਕਰਨਾ ਇੱਕ ਅਵਸਥਾ ਹੈ ਸੂਰਮਾ ਬਣਾਉਂਦੀ ਹੈ ਨਾ ਸੂਰਮਾ ਹੀ ਨਾਮ ਬਣਾਉਂਦਾ ਤੁਸੀਂ ਕਿਵੇਂ ਕਹਿੰਦੇ ਹੋ ਗਲਤ ਇੱਕ ਤਾਂ ਸੂਰਾ ਜਾਂ ਕੋ ਹਰ ਰੰਗ ਲਾਗੋ ਇਸ ਯੁਗ ਵਿੱਚ ਸੋ ਕਹੀਏ ਤਾਂ ਸੂਰਾ ਉਹ ਤਾਂ ਸੂਰਾ ਬਣਾਉਂਦਾ ਸੱਚ ਹਮੇਸ਼ਾ ਵਾਸਤੇ ਸਦਾ ਲਈ ਸੂਰਾ ਇਹਦਾ ਜਿੰਨਾ ਚਿਰ ਪ੍ਰਭਾਵ ਹੈ ਉਹਨਾਂ ਚਿਰ ਸੂਰਾ ਉਹਨਾਂ ਚ ਜ਼ੋਰ ਮੈਂ ਕਹਿੰਦਾ ਹੁਣ ਉੱਤਰ ਕੀ ਕਹਿੰਦਾ ਰਾਤ ਵਾਲਾ ਲਿਆਗਾ ਕਿਉਂਕਿ ਝੂਠਾ ਲਿਖਿਆ ਹੈ ਜਿੰਨਾ ਜਿਹੜਾ ਪ੍ਰਭਾਵ ਉਹਨਾਂ ਚ ਦੂਰ ਜਿਆਦਾ ਪ੍ਰਭਾਵ ਉੱਤਰ ਕੇ ਜ਼ੋਰ ਹੁੰਦਾ ਉੱਤਰ ਕੇ ਸੱਚ ਦਾ ਨਸ਼ਾ ਕਦੇ ਉੱਤਰਦਾ ਨਹੀਂ ਇਹ ਉੱਤਰਦਾ ਸੱਚ ਨਾਲ ਮੇਲ ਖਾਂਦਾ ਹੈ ਇਹ ਗੱਲ ਉਹੀ ਪ੍ਰਭਾਵ ਜਿਹੜਾ ਸੱਚ ਕਰਦਾ ਉਹੀ ਪ੍ਰਭਾਵ ਇਹ ਕਰਦੀ ਹੈ ਚਾਹੇ ਟੈਂਪਰੇਰੀ ਹੈ ਉਹਨਾਂ ਜਿਹੜੀ ਟੈਂਪਰੇਰੀ ਕਰਦੀ ਹੈ ਜਿੰਨਾ ਚਿਰ ਉਹਦਾ ਅਜ਼ਰ ਵੀ ਉਹਨੇ ਕਿ ਦੇ ਰਿਹਾ ਆਪਾਂ ਕਹਿੰਦਾ ਲੱਥ ਗਈ ਲੱਥ ਗਈ ਦਾ ਫਿਰ ਮਤਲਬ ਉਹ ਝੂਠਾ ਨਸ਼ਾ ਹੈ ਇਹ ਉਹ ਸੱਚਾ ਨਸ਼ਾ ਹੈ ਇਹ ਝੂਠਾ ਨਸ਼ਾ ਉਹ ਸੱਸ ਦੀ ਵੀ ਚੜਦਾ ਤੁਸੀਂ ਇਹਦੇ ਖਿਲਾਫ ਕਿਉਂ ਹੋ ਇਹ ਦੱਸੋ ਕੀ ਗਰਾਉਂਡ ਹੈ ਤੁਹਾਡੇ ਇਹਦੇ ਖਿਲਾਫ ਪਰ ਠੇਕੇ ਸਾਰੇ ਸਰਕਾਰ ਦੀ ਹੁਕਮ ਚ ਖੁੱਲੇ ਹੋਏ ਨੇ ਛੱਡੋ ਤੁਸੀਂ ਠੇਕੇ ਨਹੀਂ ਹੋਰ ਔਗਣ ਦੱਸੋ ਇਹਦਾ ਕੀ ਹੈ ਔਗਣ ਔਗਣ ਦੱਸੋ ਕੀ ਹੈ ਉਦੋਂ ਵੱਡੇ ਔਕੜ ਨੇ ਉਹਨਾਂ ਲੋਕਾਂ ਜਿਹੜੇ ਇਹਦੇ ਖਿਲਾਫ ਨੇ ਉਹ ਕਿੱਥੋਂ ਆਏ ਨੇ ਉਹਨਾਂ ਕੋਲ ਕਿੱਥੋਂ ਆਏ ਪੰਡਤ ਨੇ ਸਾਰੀ ਜ਼ਿੰਦਗੀ ਸ਼ਰਾਬ ਨਹੀਂ ਪੀਤੀ ਮਾਨਸ ਨਹੀਂ ਕਰਦਾ ਸਾਰਿਆਂ ਨੂੰ ਬੈੜਾ ਪੰਡਤ ਨੂੰ ਕਿਉਂ ਕਿਹਾ ਉਰਵਣ ਸਾਰਿਆਂ ਨੂੰ ਅਪਰਾਧੀ ਪੰਡਤ ਨੂੰ ਕਿਉਂ ਕਿਹਾ ਅੱਜ ਤੇ ਪੰਡਤ ਨੇ ਅਪਰਾਧ ਕੀਤਾ ਉਹਨੂੰ ਕਿਉਂ ਕਿਹਾ ਅਪਰਾਧੀ ਉਹਨੇ ਤਾਂ ਦੋਏ ਕੰਮ ਨਹੀਂ ਕੀਤੇ ਮਨੀਸ਼ ਮਿਸ਼ਰਾ ਨਹੀਂ ਉਹ ਵੇਦ ਦੇ ਵਿੱਚ ਤਾਂ ਇਹ ਗੱਲ ਆਈ ਹੈ ਵੀ ਜੋ ਤਿੰਨ ਤਿੰਨ ਗਊਆਂ ਦੇ ਮਾਸ ਬਣਾਉਣ ਤੋਂ ਬਿਨਾ ਵੀ ਉਹ ਫੇਰੇ ਦੀ ਕਰਾ ਸਕਦਾ ਪੰਡਤ ਉਹਦਾ ਪੰਡਤ ਤਾਂ ਪਹਿਲਾਂ ਤਾਂ ਮਾਸਾਹਾਰੀ ਸੀਗਾ ਤਾਂ ਹੁਣ ਬਾਅਦ ਚ ਛੱਡਿਆ ਵੇਦ ਦਾ ਪੰਡਤ ਪਾਣੀ ਬਾਣੀ ਨੂੰ ਲਿਖਿਆ ਹੋਇਆ ਰਾਮਚੰਦਰ ਮੈਂ ਦੇਖਿਆ ਸੁਣ ਮੇਰੀ ਗੱਲ ਗਊ ਦਾ ਮਾਸ ਹੁਣ ਆਪੇ ਆ ਗਿਆ ਤੂੰ ਉੱਥੇ ਪੰਡਤ ਪਾਣੀ ਬਾਣ ਹੈ ਨਾ ਆ ਉਦੋਂ ਤੇ ਸ਼ਰਾਬ ਦਾ ਵਿਰੋਧੀ ਹੋਇਆ ਪੰਡਤ ਜਾਂ ਬਾਟ ਪਾੜੀਏ ਉਦੋਂ ਤੇ ਮਾਸ ਦਾ ਵਿਰੋਧੀ ਹੋਇਆ ਪੰਡਤ ਜਾਂ ਤੋਂ ਬਾਟ ਪਾੜੀਏ ਇਸੇ ਨੂੰ ਪੰਡਤ ਪਾੜੀ ਬਾੜ ਕਰਦਾ ਕਬੀਰ ਉਹ ਪੰਡਤ ਪਾੜੀ ਬਾੜ ਦੇ ਮਗਰ ਅਜ ਸਿੱਖ ਲਗੇ ਹੋਏ ਉਹਨਾਂ ਨੇ ਬਾੜ ਪਾੜ ਲਈ ਸਿੱਖੀ ਤੋਂ ਦੂਰ ਚਲੇ ਗਏ ਬਾਬੜ ਬਣ ਗਏ ਇਹ ਨਵੀਂ ਕਿਸਮ ਦੇ ਬਾਬੜ ਨੇ ਹੁਣ ਪੈਦਾ ਹੋਏ ਹੋਏ ਬਲਕਿ ਬਾਹਮਣ ਨਹੀਂ ਹਨ ਬਾਹਮਣ ਚੰਗੇ ਹੁੰਦੇ ਨੇ ਪੰਡਤ ਨੇ ਜਿਹੜੇ ਬਾਹਮਣ ਸੀ ਜਿੰਨਾ ਚਿਰ ਪੰਡਤ ਬਾਹਮਣ ਸੀ ਉਹਨਾਂ ਚਿਰ ਠੀਕ ਸੀ ਪੰਡਤ ਬਣ ਕੇ ਡੁੱਬੇ ਨੇ ਇਹ ਵੀ ਵਿਦਵਾਨ ਨੇ ਸਾਰੇ ਪੰਡਤ ਦਾ ਮਤਲਬ ਵਿਦਵਾਨ ਬਾਹਮਣ ਦਾ ਮਤਲਬ ਬ੍ਰਹਮ ਵਿਚਾਰ ਵਾਲਾ ਬ੍ਰਹਮ ਵਿਚਾਰ ਜਿੱਥੇ ਚੱਲੂਗੀ ਉੱਥੇ ਸਰੀਰਕ ਖਾਣੇ ਪੀਣੇ ਵਾਸਤੇ ਕੋਈ ਬੰਕੀ ਹੈ ਜਿੱਤ ਖਾਦਾ ਤਨ ਮਨ ਵਿੱਚ ਚੱਲੇ ਵਿਕਾਰ ਬਸ ਉਹ ਵਿਕਾਰ ਦਾ ਦੂਜੇ ਦੇ ਵੀ ਸਾਰੇ ਜਿਹੜੇ ਨਹੀਂ ਪੀਤੇ ਉਹਨਾਂ ਦੇ ਵੀ ਵਿਕਾਰ ਭਰਨਾ ਵਿਕਾਰ ਤੇ ਦੂਜੇ ਜਿਹੜੇ ਕਿਤੋਂ ਆਏ ਨੇ ਫਿਰ ਵਿਕਾਰ ਉਹ ਗੱਲ ਤਾਂ ਉਹੀ ਕਰਨਾ ਵੀ ਇਹ ਕੀ ਕੀ ਜਾਂਦਾ ਦੱਸੋ ਵੀ ਉਹਨਾਂ ਦੇ ਵਿਕਾਰ ਨੇ ਤੁਹਾਡੇ 'ਚ ਉਹ ਧਰਮ ਦੇ ਨਾਂ ਤੇ ਨਹੀਂ ਖਾਂਦੇ ਧਰਮ ਦੇ ਨਾਂ ਤੇ ਠੱਗੀ ਨਹੀਂ ਮਾਰਦੇ ਸ਼ਰਾਬ ਪੀਣੇ ਵਾਲੇ ਇਹ ਧਰਮ ਦੇ ਨਾਂ ਤੇ ਠੱਗੀ ਮਾਰਦੇ ਨੇ ਸਾਰੇ ਜਿਹੜੇ ਧਰਮ ਦੇ ਨਾਂ ਤੇ ਠਗੀਆਂ ਮਾਰਦੇ ਨੇ ਨਾ ਅੱਜ ਉਹੀ ਸ਼ਰਾਬ ਦੇ ਖਰਾਬ ਪ੍ਰਚਾਰ ਕਰਦੇ ਉਹਨਾਂ 'ਚ ਡਰ ਹੈ ਫਿਰ ਵੀ ਧਰਮ ਉਹ ਫਿਰ ਵੀ ਡਰਦੇ ਨੇ ਗੁਰਦਾ ਦੀ ਗੋਲ ਕੇ ਪੈਸੇ ਚੱਕਣ ਤੇ ਡਰਦੇ ਨੇ ਉਹ ਇਹ ਮੰਨਦੇ ਨੇ ਅਸੀਂ ਤਾਂ ਜੀ ਸ਼ਰਾਬੀ ਅਪਰਾਧੀ ਇੰਨੀ ਗੱਲ ਤਾਂ ਬੰਦੇ ਭੈ ਤਾਂ ਹੈ ਨਾ ਇਹਨਾਂ ਨੂੰ ਭੈ ਹੈ ਇਹ ਕਹਿੰਦੇ ਅਸੀਂ ਸਿੱਖਾਂ ਇਹ ਅਪਰਾਧੀ ਨੇ ਉਹ ਨਹੀਂ ਅਪਰਾਧੀ ਉਹ ਕਦੇ ਸਿੱਖ ਬਣ ਜਾਣਗੇ ਸਿੱਖੀ ਦੇ ਕੰਮ ਆ ਜਾਣਗੇ ਕਦੇ ਵੀ ਨਹੀਂ ਹੁੰਦੇ ਸਿੱਖੀ ਦੇ ਕੰਮ ਜਿੰਨਾ ਚਿਰ ਖਾਣ ਨੂੰ ਮਿਲਦਾ ਉਹਨਾਂ ਚਿਰ ਸਿੱਖ ਨੇ ਗੁਰੂ ਘਰ ਤੋਂ ਬਸ ਇਹ ਬਗੜਿਆ ਜਿੰਨਾ ਚਿਰ ਖਾਣ ਨੂੰ ਮਿਲਦਾ ਉਹਨਾਂ ਚਿਰ ਸਿੱਖ ਨੇ ਆਇਆ ਤਾਂ ਇਹਨਾਂ ਦੇ ਸੈਸੀ ਗੱਲਾਂ ਨੇ ਜਿਹੜੇ ਇਹਦੇ ਗੱਲ ਪੈ ਗਏ ਵੋਟਾਂ ਵਾਸਤੇ ਅੱਜ ਮੈਂ ਭਨਿਆਰ ਆਣੇ ਦੇ ਗੱਲ ਪੈ ਗਏ ਕਦੇ ਇਹਦੇ ਗੱਲ ਪੈ ਗਏ ਸੱਚ ਇਹਦੇ ਗੁਰਮਤਿ ਕਿਹੜੀ ਗੱਲ ਹੈ ਜੀ ਜੇ ਨਾ ਗੁਰਮਤਿ ਗੁਰਮਤਿ ਦੇ ਹਿਸਾਬ ਨਾਲ ਜਵਾਬ ਦੇਣੇ ਗੱਲ ਪੈਣ ਦਾ ਕੀ ਮਤਲਬ ਗੁਰੂ ਤਾਂ ਕਦੇ ਗੱਲ ਪੈ ਨਹੀਂ ਕਿਸੇ ਦੇ ਵਿਚਾਰਧਾਰਕ ਲੜਾਈ ਤਾਂ ਕਦੀ ਹੈ ਨਹੀਂ ਸਿੱਖੀ ਦੀ ਲੜਾਈ ਦੱਸੋ ਕਿਹੜੀ ਹੈ ਦੂਏ ਨੂੰ ਅਸੀਂ ਬੋਲਣ ਨਹੀਂ ਦੇਣਾ ਬੋਲੇ ਦੂਆ ਤੁਸੀਂ ਕਾਹਦੇ ਬੋਲਣ ਦੇ ਟੋਲੇ ਨਾਨਕ ਨੂੰ ਕਿਸੇ ਨੇ ਛਡਾਇਆ ਮੱਕੇ ਤੱਕ ਬੋਲਦਾ ਗਿਆ ਤੁਹਾਨੂੰ ਅਗਲਾ ਬੈਰੀਅਰ ਨਾ ਟੱਪਣ ਦਵੇ ਵੀ ਅਸੀਂ ਸਿੱਖੀ ਦੀ ਗੱਲ ਨਹੀਂ ਕਰਦੇ ਨਹੀਂ ਫਿਰ ਤੁਸੀਂ ਤੜਫੋਗੇ ਕਿ ਨਹੀਂ ਤੜਫੋਗੇ ਕੀ ਅਕਲ ਦੀ ਗੱਲ ਹੈ ਧਰਮ ਦਾ ਕੋਈ ਪ੍ਰਚਾਰ ਕਰੇ ਉਹ ਨਾਮ ਚਰਚਾ ਬੰਦ ਕਰੋ ਸੋ ਨਾਮ ਦੇ ਚਰਚਾ ਕਰੋ ਕਰੋ ਕਰੋ ਸੋ ਨਾਮ ਦੇ ਵਿੱਚ ਬੈਠ ਕੇ ਕਰੋ ਵਿੱਚ ਬੈਠ ਕੇ ਕਰੋ ਦੱਸੋ ਵੀ ਨਾਮ ਤੁਸੀਂ ਦੱਸੋ ਵੀ ਨਾਮ ਚਰਚਾ ਅਸੀਂ ਕਰਦੇ ਹਾਂ ਉਹ ਸਾਡਾ ਕਰੋ ਟੈਲੀਵਿਜ਼ਨ ਤੇ ਕਰੋ ਆ ਕੇ ਕਿਉਂ ਨਹੀਂ ਕਹਿੰਦੇ ਟੈਲੀਵਿਜ਼ਨ ਤੇ ਕਰੋ ਹੋਰ ਨੂੰ ਚਰਚਾ ਕਰੋ ਦੰਗਾ ਲਾ ਕੇ ਦੋਨੋਂ ਨਹੀਂ ਕਰਦੇ ਜੀ ਬੜਾ ਚੰਗੀ ਗੱਲ ਨਾ ਚਰਚਾ ਤੁਹਾਨੂੰ ਕਰਨੀ ਦੇਣੀ ਟੈਲੀਵਿਜ਼ਨ ਤੇ ਕਰੋ ਸਾਰੀ ਦੁਨੀਆ ਸੁਣੇ ਜੀ ਤੁਸੀਂ ਤਾਂ ਨਾਮ ਚਰਚਾ ਬੰਦ ਕਰ ਦਿਓ ਸੁਣੋ ਨਾਮ ਚਰਚਾ ਤਾਂ ਹੋਣੀ ਚਾਹੀਦੀ ਹੈ ਨਾਮ ਚਰਚਾ ਜਾ ਫਸਦੇ ਨੇ ਹਾਂ ਨਾਮ ਚਰਚਾ ਹੁੰਦੀ ਆ ਫਸਦੇ ਨੇ ਉਹਨਾਂ ਦਾ ਆਪਣਾ ਆਚਰਣ ਨਾਮ ਦੇ ਉੱਤੇ ਖਰਾ ਨਹੀਂ ਉਤਰਦਾ ਉਹਨਾਂ ਨੂੰ ਲੋਕ ਉਂਗਲੀ ਕਰਨਗੇ ਵੀ ਤਾਂ ਸਿੱਖੇ ਨਹੀਂ ਹਣ ਡਰ ਤਾਂ ਇਸ ਗੱਲ ਦਾ ਜਦੋਂ ਉਂਗਲੇ ਨਾਲ ਆ ਜੂ ਵੀ ਤਾਂ ਸਿੱਖੇ ਨਹੀਂ ਹਣ ਚਲੋ ਤਾਂ ਨਹੀਂ ਸਿੱਖ ਉਹ ਤਾਂ ਮੰਨਦੇ ਹੀ ਆ ਉਹ ਤਾਂ ਸਿੱਖ ਹੈ ਮੰਨਦੇ ਪਰ ਇਹ ਵੀ ਨਹੀਂ ਕੱਲ ਉਹ ਰਾਹ ਹੋਵੇ ਤਾਂ ਕਹਿੰਦੇ ਜੇ ਭਾਈ ਅਸੀਂ ਤਾਂ ਸਿੱਖ ਨਹੀਂ ਬਣ ਜਾਂਦੇ ਤੁਸੀਂ ਕੀ ਕਹੋਗੇ ਤੁਸੀਂ ਤਾਂ ਪਹਿਲੇ ਸਿੱਖ ਬਣੀ ਬੈਠੇ ਹੋ ਬੜਿਆ ਨੂੰ ਰਾਹ ਹੋਵੇ ਕਹਿੰਦੇ ਭਾਈ ਅਸੀਂ ਸਿੱਖ ਨਹੀਂ ਅਸੀਂ ਸਿੱਖ ਬਣਦੇ ਹਾਂ ਗੁਰੂ ਵਾਲੇ ਬਣਦੇ ਤੁਸੀਂ ਕੀ ਕਹੋਗੇ ਇਸ ਪਹਿਲੇ ਹੀ ਬਣਿਆ ਹੋਇਆ ਤੁਸੀਂ ਕੀ ਕਹਿਣਗੇ ਤੁਸੀਂ ਤਾਂ ਬਣੇ ਹੋ ਬਹੁਤ ਅਸੀਂ ਇਹ ਕੀ ਕਹਿਣੇ ਅਸੀਂ ਨਹੀਂ ਸਿੱਖ ਕਹਿਣਾ ਪਊਗਾ ਹੋਰ ਤੇ ਕਿਹੜੇ ਹੁਣ ਤੇ ਲੜਾਈ ਕਾਦੀ ਲੜਦੇ ਤੇ ਸਿੱਖੀ ਦੀ ਜੇ ਤੁਸੀਂ ਸਿੱਖ ਨਹੀਂ ਹੋ ਤੇ ਲੜਾਈ ਕਾਦੀ ਲੜਦੇ ਸਿੱਖ ਨੂਰ ਮਿਲੀ ਜਵਾਬ ਨੂਰ ਮਿਲੀ ਦੇ ਭੇਜੀ ਸੀ ਕਿ ਕੈਸਟਾ ਰਹੋ ਕਿਤਾਬਾਂ ਹੁਣ ਤੱਕ ਉਹਦਾ ਜਵਾਬ ਨਹੀਂ ਦਿੱਤਾ ਦੋ ਜਵਾਬ ਹੂੰ ਉਹ ਦੱਬ ਕੇ ਬਹਿ ਗਏ ਕਾਲੇ ਫਾਨੇ ਦਾ ਜਵਾਬ ਦਿੱਤਾ ਸੀ ਕਾਲੇ ਫਾਨੇ ਦਾ ਜਵਾਬ ਦਿੱਤਾ ਸੀ ਉਹਨਾਂ ਨੇ ਉਹ ਤਾਂ ਆਰਟੀਕਲ ਉਦੋਂ ਇੱਕ ਲੈ ਦਿੱਤਾ ਮੈਂ ਜੋ ਆਰਟੀਕਲ ਨਾ ਹੁੰਦਾ ਹੁਣ ਤੇ ਕਿਸਾਨ ਪਈ ਜਾਣਾ ਸੀ ਉਹ ਆਰਟੀਕਲ ਤੇ ਉਹ ਚੁੱਪ ਕੀਤਾ ਕਿਹੜਾ ਆਰਟੀਕਲ ਸੀ ਜੀ ਨਹੀਂ ਬਸ ਇਹ ਕੁਝ ਕੁਝ ਤਾਂ ਕਾਰਨ ਹੋਵੇ ਇਹ ਇਹਨਾਂ ਨੂੰ ਜਿਹੜੇ ਕਿ ਸਾਰੇ ਬਹੁਤ ਬੋਲਦੇ ਨੇ ਇਹਨਾਂ ਨੂੰ ਕਿਵੇਂ ਲੱਗਾ ਜਿਹੜੇ ਦੇ ਨਸ਼ੇ ਨੇ ਵੀ ਇਹੀ ਗਰਾਊਂਡ ਦਾ ਕਾਰਨ ਇਹਨਾਂ ਨੂੰ ਅਮਰਤ ਦਾ ਆਰਟੀਕਲ ਸ਼ੱਕ ਕਿਵੇਂ ਭਈ ਇਹਦੇ ਵੀ ਬਾਹਰਲੇ ਨਸ਼ਿਆਂ 'ਚ ਕੀ ਇਹਨਾਂ ਨੂੰ ਲੱਗਿਆ ਵੀ ਕੀ ਕਿਉਂ ਇਹ ਗੱਲ ਨਹੀਂ ਹੈਗੀ ਕਾਰਨ ਇਹ ਲੋਕ ਨੇ ਸਮਾਜਿਕ ਸਰ ਸਮਾਜਿਕ ਤੌਰ ਤੇ ਉਹ ਕਹਿੰਦੇ ਨੇ ਵੀ ਇਹ ਨਸ਼ੇ ਨੇ ਜਿਹੜੇ ਇਹ ਠੀਕ ਨਹੀਂ ਬਾਲੀ ਹਾਲਤ ਹੁੰਦੀ ਹੈ ਵਿੱਚ ਕੁਝ ਲੋਕ ਇਹੋ ਜਿਹੇ ਹੈਗੇ ਨੇ ਜਿਹੜੇ ਮੁੰਡੇ ਨੇ ਇਧਰ ਜਾਂਦੇ ਨੇ ਫਲਾਣਾ ਜਾਂਦੇ ਨੇ ਢੁਕਾ ਜਾਂਦੇ ਨੇ ਇਹ ਸਮਾਜਿਕ ਗੱਲਾਂ ਸਿੱਖੀ ਦਾ ਸਮਾਜ ਨਾਲ ਕੀ ਸੰਬੰਧ ਸਾਰੀ ਸਮਾਜ ਦਾ ਸਿੱਖੀ ਦਾ ਕੀ ਸੰਬੰਧ ਸਿੱਖੀ ਦਾ ਗੁਰੂ ਨਾਨਕ ਦਾ ਪਿਆਰ ਦਸਮ ਪਾਸ਼ਾ ਦਾ ਸੰਬੰਧ ਉਹਨਾਂ ਲੋਕਾਂ ਨਾਲ ਤੇ ਜਿਹੜੇ ਗੁਰਮਤਿ ਤੇ ਹੁੰਦੇ ਨੇ ਬਾਕੀ ਨਾਲ ਕੋਈ ਸੰਬੰਧ ਨਹੀਂ ਚਮਕੌਰ ਸਾਹਿਬ ਦੀ ਗੜੀ ਸਾਰਾ ਰਕਾ ਘੇਰਾ ਪਾਇਆ ਹੋਇਆ ਹੈ ਦਸਮ ਪਾਸ਼ਾ ਨੂੰ ਜਿਹੜੇ ਅੱਜ ਸਿੱਖਾਂ ਦੇ ਪਿੰਡ ਨੇ ਉਦੋਂ ਘੇਰਾ ਪਾਇਆ ਤਾਂ ਦਸਮ ਪਾਸ਼ਾ ਨੂੰ ਇਹਨਾਂ ਨੇ ਜਿਹੜੇ ਅੱਜ ਕਹਿੰਦੇ ਨੇ ਉਹਨਾਂ ਦੇ ਬਜ਼ੁਰਗ ਮੁਲਕੀਆ ਜਿਹੜਾ ਮੁਲਕੀਆ ਬੰਦੇ ਅੰਦਰ 40 ਤੇ ਬਾਕੀ ਮੁਲਕ ਉਹਨਾਂ ਦੇ ਆਵੇ ਨਾਲ ਅੰਦਰ ਸਿੱਖ ਜਿਹੜੇ ਉਹ ਬੜੇ ਅੰਦਰ ਨਾਲ ਗੁਰੂ ਇਹ ਤਾਂ ਸਿੱਖ ਜਦ ਬੜੇ ਨੇ ਜਾਂ ਛਿੱਤਰ ਇਹਨਾਂ ਦਾ ਕੋਈ ਚਾਂਦੀ ਦੀ ਜੁੱਤੀ ਆ ਗਈ ਜਾਂ ਰਾਜ ਇਹਨਾਂ ਦਾ ਹੋ ਗਿਆ ਦੇ ਵਾਦੇ ਜੀ ਤਾਂ ਲੋਭ ਦੇ ਸਿੱਖ ਨੇ ਸਾਰੇ ਰਾਜ ਰਜੀਤ ਇੱਥੇ ਆ ਗਿਆ ਸਿੱਖਾਂ ਦਾ ਸਿੱਖ ਹੋ ਗਏ ਪਹਿਲਾਂ ਉਹਨਾਂ ਦੇ ਨਾਲ ਸੀ ਗੁਰੂ ਦੇ ਨਾਲ ਕਿੰਨੇ ਸੀ ਕਿ ਕਨੇ ਜਾਲੇ ਨੰਬਰਦਾਰ ਨੇ ਘੋੜੀ ਤੋਂ ਜਵਾਬ ਦਿੱਤਾ ਤੇ ਤਰ ਅਰ ਉਹੀ ਸਿੱਖਤਾ ਰਾਜ ਕੋਈ ਹੋਰ ਹੈ ਨਹੀਂ ਸੀ ਗਨੀਗਾ ਨਵੀਗਾ ਨਾਲ ਗਏ ਨੇ ਜਾਂ ਮਾਰੇ ਜਾਂਦੇ ਉਹਨਾਂ ਤੁਸੀਂ ਮੁਸਲਮਾਨ ਕਹਿੰਦੇ ਸਿੱਖ ਨਹੀਂ ਸਿੱਖ ਕੌਣ ਹੈ ਕੌਣ ਨਹੀਂ ਹੈ ਦਾ ਫੈਸਲਾ ਗੁਰੂ ਨੇ ਕਰਨਾ ਅਸੀਂ ਨਹੀਂ ਕਰਨਾ ਅਸੀਂ ਆਪਣਾ ਫੈਸਲਾ ਆਪ ਦੇਣ ਲੱਗੇ ਹਾਂ ਅਸੀਂ ਸਿੱਖ ਬਣਨਾ ਹੈ ਅਸੀਂ ਬਣ ਜਾਈਏ ਇਹ ਬਹੁਤ ਅਸੀਂ ਕੌਣ ਅਸੀਂ ਕੌਣ ਹੈ ਫੈਸਲਾ ਕਰਨ ਵਾਲੇ ਅਸੀਂ ਸਿੱਖ ਹੈਗੇ ਨਹੀਂ ਹੈਗੇ ਅੱਜ ਪਕਾਈ ਉੱਤੇ ਪਾਈ ਦਾਲ ਗਿਆ ਜਾਂਦੀ ਹੈ ਉਹ ਤਾਂ ਗਾਹਾਂ ਪਰਚਾ ਦਵਾਂਗੇ ਯੂਨੀਵਰਸਿਟੀ ਦੱਸੂਗੇ ਇਹਦੇ ਨੰਬਰ ਨੇ ਫੇਲ ਅੰਕ ਪਾਸ ਦਾਵਾ ਕਰ ਲਿਆ ਸੀ ਜਿਹੜਾ ਦਾਵਾ ਕਰਦੇ ਸੀ ਅਸੀਂ ਸਿੱਖਾਂ ਦਾਵੇ ਦਾਜਣ ਹੋਤ ਹੈ ਇਹ ਅੰਦਰ ਸਾਡੇ ਜਰਨ ਦਾਜਣ ਦਾ ਜਿਹੜਾ ਅੰਦਰ ਸਾਡਾ ਦਗਦ ਹੋ ਰਿਹਾ ਨਾ ਦਗਦ ਅੱਜ ਸਿੱਖਾਂ ਦਾ ਲੀਡਰਾਂ ਦਾ ਅੰਦਰ ਦਗਦ ਹੋ ਰਿਹਾ ਇਹ ਦਗਦ ਤਾਂ ਹੋ ਰਿਹਾ ਸੀ ਦਾਵਾ ਕਰਦੇ ਕਰ ਬੈਠੇ ਸਿੱਖੀ ਦਾ ਸਿੱਖਾਂ ਨਹੀਂ ਦਾਵੇ ਦਾਜਣ ਹੋਤਾ ਹੈ ਬਿਨ ਦਾਵੇ ਰਹੇ ਜਿਹੜਾ ਦਾਵਾ ਨਹੀਂ ਕਰਦਾ ਉਹ ਸ਼ੰਕਾ ਰਹਦਾ ਉਹਨੂੰ ਕੋਈ ਸ਼ੰਕਾ ਨਹੀਂ ਜਿਹੜਾ ਦਾਵਾ ਕਰਦਾ ਸ਼ੰਕਾ ਚ ਜਿਹੜਾ ਸ਼ੰਕਾ ਜੋ ਦੇ ਅੰਦਰ ਲੱਗਦਾ ਹਾਂ ਲੋਕ ਕਿਉਂ ਨਹੀਂ ਸਿੱਖ ਬਣਦੇ ਉਹ ਤੂੰ ਆਪ ਬਣ ਜਾ ਉਂਗਲੀ ਬਾਹਰ ਨੂੰ ਹੈ ਸਾਡੀ ਇਹ ਫਿਰ ਪਬਲਿਕ ਵੱਲੋਂ ਉਲਟਾ ਰਿਐਕਟ ਹੁੰਦਾ ਜੀ ਵੀ ਹੁਣ ਉਹਦਾ ਲੋਕ ਹੈ ਕਿ ਜਿੰਨੇ ਨਸ਼ਿਆਂ ਦੇ ਖਿਲਾਫ ਇਹ ਬੋਲੇ ਨੇ ਉਨੇ ਵੱਧ ਗਏ ਪਹਿਲੋਂ ਇੰਨੇ ਸੁਣਦਾ ਕੌਣ ਹੈ ਇਹਨਾਂ ਦੀ ਸੁਣਦਾ ਕੌਣ ਅਰਬਾਂ ਅਰਬਾਂ ਦੇ ਠੇਕੇ ਜਾਂਦੇ ਨੇ ਨਹੀਂ ਨਹੀਂ ਉਹ ਨਹੀਂ ਗੱਲ ਪਹਿਲਾਂ ਤਾਂ ਸ਼ਰਮਣੀ ਕਮੇਟੀ ਵਾਲੇ ਅੰਦਰੋਂ ਸਾਰੀ ਜਾਂਦੇ ਬਕਵਾਸ ਹੈ ਸਭ ਨੂੰ ਪਤਾ ਉਹ ਤਾਂ ਹੀ ਅੜਦੇ ਪੀਣ ਤੇ ਖਰਾਬ ਵੀ ਬੰਡੀ ਜਾਂਦੇ ਲੋਕ ਕਰੀਏ ਮੋਟਾ ਹੀ ਮੜਦੇ ਰੌਲਾ ਪਾਉਂਦੇ ਪਏ ਪਏ ਜਿਹੜੇ ਝੂਠੇ ਕੋਲ ਕੌਣ ਹੈ ਜੇ ਇਹਨਾਂ ਨੂੰ ਆਪਣੇ ਸਮਝਦੇ ਨੇ ਉਹ ਉਹਨਾਂ ਨੂੰ ਪਤਾ ਇਸ ਗੱਲ ਦਾ ਉਹਦਾ ਨਾ ਕਹਿੰਦੇ ਨਹੀਂ ਜਣੀ ਬਾਹਰ ਆਪੇ ਵੰਡਦੇ ਨੇ ਅੱਜ ਜੀ ਬੋਲਦੇ ਨਹੀਂ ਹਟੇ ਨੇ ਉਹ ਫਿਰ ਨਹੀਂ ਹਟੇ ਨਹੀਂ ਆਪ ਵੀ ਨਹੀਂ ਹਟੇ ਨਾ ਪੀਣ ਤੇ ਹਟਦੇ ਨੇ ਉਹ ਇਹ ਨਹੀਂ ਇੰਨਾ ਹੌਸਲਾ ਨਹੀਂ ਹੈਗਾ ਵੀ ਉਹ ਕਹਿ ਦੇਣ ਬੋਲ ਪੈਣ ਇਹਦੇ ਫੇਵਰ ਚ ਮੋਟਾ ਜੋ ਰਹਿਣੀਆਂ ਨੇ ਦੂਜੇ ਪਾਸੇ ਟੁੱਟਦੀਆਂ ਨੇ ਕੋਈ ਐਸਾ ਧੜਾ ਹੋਵੇ ਜਿਹੜਾ ਟੁੱਟ ਜਵੇ ਇਹ ਕੰਨਿਆਰਾ ਸੀ ਬਣੇ ਹੋਏ ਨੇ ਅਕਾਲੀ ਕੰਨਿਆਰਾ ਜੀ ਕੰਨਿਆ ਰਾਸ਼ੀ ਨੂੰ ਕਹਿੰਦੇ ਨੇ ਬੰਦਾ ਗਏ ਗੰਦਾਰਾ ਜਮਨਾ ਗਏ ਜਮਨਾ ਦਾ ਕੰਨਿਆ ਰਾਸ਼ੀ ਕੰਨਿਆ ਰਾਸ਼ੀ ਕਹਿੰਦੇ ਗੱਲ ਨਹੀਂ ਪੈਣਾ ਜੇ ਕੋਈ ਗੱਲ ਕਹਿੰਦਾ ਚੁੱਪ ਕਰ ਜੋ ਵੀ ਕੋ ਬੜਾ ਚੰਗਾ ਕਹਿੰਦਾ ਸੁਣੀ ਜਾ ਤੂੰ ਵੋਟਾਂ ਲੈਣੀਆਂ ਡੰਗ ਫਿਰ ਹੋ ਜਾਈ ਮਾਰਨ ਵੋਟਾਂ ਲੈ ਕੇ ਪੈਸੇ ਨਹੀਂ ਖਰਚੇ ਪੈਸੇ ਨਹੀਂ ਖਰਚੇ ਠੀਕ ਹੈ ਇਹ ਜੋ ਪੰਡਤ ਵਾਲੀ ਗੱਲ ਸੀ ਉਹ ਇਹਨਾਂ ਨੇ ਫੜੀ ਪੜਨ ਜੋ ਵੱਡੀ ਗੱਲ ਲੋ ਚੁੱਪ ਕਰ ਜਾਂਦਾ ਡੰਗ ਮਾਰਨ ਤੇ ਹਟਿਆ ਉਹ ਸਾਰਾ ਕੁਝ ਇਹਨਾਂ ਕੋਲ ਉਹੀ ਹੈ